ਧੱਦੇ ਧਾਵਤ ਵਰਜ ਰਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਧੱਦਾ ਧਾਵਤ ਵਰਜ ਰਖ ਮੂੜੇ ਜਿਹੜਾ ਤੇਰਾ ਮਨ ਹੈ ਨਾ ਧਾਵਦਾ ਇਹਨੂੰ ਵਰਜ ਕੇ ਰੱਖ ਸਮਝਾ ਕੇ ਰੱਖ ਇਹਨੂੰ ਵੀ ਬਾਹਰ ਕੁਝ ਨਹੀਂ ਰੱਖਿਆ ਨਾਮ ਨਿਧਾਨ ਦਾ ਅੰਦਰ ਹੈ ਉਹ ਨਾਮ ਦਾ ਖਜ਼ਾਨਾ ਦਾ ਅੰਦਰ ਪਿਆ ਹੈ ਬਾਹਰੋਂ ਕੀ ਟੋੜ ਜਾਂਦਾ ਜੇ ਬਾਹਰੋਂ ਲੱਭ ਵੀ ਲਏਗਾ ਕੁਝ ਇੱਥੇ ਹੀ ਰਹਿ ਜਾਣਾ ਨਾਲ ਨਹੀਂ ਜਾਣ ਵਾਲਾ ਤੂੰ ਅੰਦਰਲਾ ਖਜ਼ਾਨੇ ਤੱਕ ਪਹੁੰਚ ਕਰਨਾ ਹੈ ਅੰਦਰਲੇ ਖਜ਼ਾਨੇ ਨਾਲ ਜੁੜ ਜਾ ਜੇ ਤਾਂ ਉਹ ਲੱਭ ਲਿਆ ਜਬਣ ਵੱਲ ਕਟਿਆ ਗਿਆ ਜੇ ਬਾਹਰਲੇ ਖਜ਼ਾਨੇ ਤੇ ਨਗਾ ਚਲੀ ਗਈ ਨਰਕ ਨੂੰ ਹੋਰ ਚਲੇ ਗਿਆ ਬੁੱਧ ਪ੍ਰਸ਼ਟ ਹੋ ਗਈ ਆਇਆ ਤੂੰ ਇਨਸਾਨ ਤੈਨੂੰ ਆਇਆ ਕਿਸੇ ਕੰਮ ਆਇਆ ਨਾ ਉਹ ਕੰਮ ਤਾਂ ਕੀਤਾ ਨਹੀਂ ਉਹ ਫਕੜੇ ਲੱਗ ਗਿਆ ਆਇਓ ਲਾਹਾ ਲੈਣ ਅੰਦਰ ਤੇਰੇ ਨਿਧਾਨ ਹੈ ਲਾਹਾ ਉੱਥੇ ਪਿਆ ਲਾਹ ਤਾਂ ਹੈ ਜੇ ਅੰਦਰ ਖਜ਼ਾਨਾ ਹੈ ਅੰਦਰ ਨਾਮ ਹੈ ਜਿਹੜਾ ਉਹਦੇ ਨਾਲ ਜੁੜ ਜਵੇ ਪ੍ਰਾਪਤ ਕਰ ਲਵੇ ਉਪਰ ਤੰਤਰੋਂ ਪ੍ਰਾਪਤ ਹੋਣਾ ਹੈ ਨਾਮ ਅੰਦਰੋਂ ਪ੍ਰਾਪਤ ਹੋਣਾ ਹੈ ਬਾਹਰੋਂ ਜਿਹੜਾ ਨਾਮ ਗਿਆਨ ਗੁਰਬਾਣੀ ਚੋਂ ਪ੍ਰਾਪਤ ਹੋਣਾ ਉਹਦਾ ਤੁਹਾਡੇ ਤਸੱਲੀ ਕਰਾ ਰਿਹਾ ਵੀ ਨਾਮ ਅੰਦਰ ਹੈ ਉਹ ਤਾਂ ਬਾਹਰ ਤੋਂ ਤੋੜ ਰਿਹਾ ਸਿਰਫ ਹੋਰ ਕੁਝ ਨਹੀਂ ਕਰ ਰਹੀ ਬਾਣੀ ਬਾਣੀ ਸਾਨੂੰ ਸਮਝਾ ਕੇ ਬਾਹਰੋਂ ਤੋੜ ਕੇ ਆਪਣੇ ਕੰਮ ਲਾ ਰਹੀ ਹੈ ਵੀ ਇਹ ਕੰਮ ਲਖੋ ਆ ਛੱਡ ਦੋ ਗੁਰਬਾਣੀ ਇਹੀ ਕੰਮ ਕਰ ਰਹੀ ਹੈ ਉਹ ਤਾਂ ਉਧਰ ਇਸ਼ਾਰਾ ਕਰ ਰਹੀ ਹੈ ਅਕੀ ਅਕੀਦਾ ਇਹ ਅੰਤਰ ਤੇਰੇ ਨਿਧਾਨ ਪਿਆ ਨਿਧਾਨ ਪਿਆ ਅੰਦਰ ਪਿਆ ਨਿਧਾਨ ਤੂੰ ਕਿਹੜੇ ਪਾਸੇ ਲੱਗਿਆ ਮਨ ਨੂੰ ਵਰਜ ਕੇ ਰੱਖ ਆਪਣੇ ਦੁਆਰ ਜਾਣ ਤੋਂ ਆਹੀ ਕਹਿ ਰਹੀ ਹੈ ਨਾ ਸਮਝਾ ਕੇ ਆਪਣੇ ਕੰਮੇ ਲਾ ਰਹੀ ਹੈ ਗੁਰਬਾਣੀ ਇਹ ਗੱਲ ਦੀ ਸਮਝ ਚਾਹੀਦੀ ਹੈ ਵੀ ਗੁਰਬਾਣੀ ਕੀ ਕਰ ਰਹੀ ਹੈ ਕਿੱਥੇ ਤੱਕ ਦਾ ਉਪਦੇਸ਼ ਹੈ ਸਿਰਫ ਤਿੰਨ ਲੋਕ ਦਾ ਉਪਦੇਸ਼ ਹੈ ਚੌਥੇ ਲੋਕ ਤੇ ਅਸੀਂ ਪਹੁੰਚਣ ਉਹ ਨਿਧਾਨ ਜਿੱਥੇ ਪਿਆ ਉਹਦਾ ਕਿਨਾਰਾ ਚੌਥਾ ਲੋਕ ਹੈ ਜੋ ਨਿਧਾਨ ਤੱਕ ਸੁਰਤ ਪਹੁੰਚ ਗਈ ਚੌਥੇ ਲੋਕ ਹੀ ਚਲੀ ਗਈ ਸੱਚਖੰਡ ਪਹੁੰਚ ਗਈ ਅੰਦਰ ਦੀ ਰਸਤਾ ਉੱਥੇ ਪਹੁੰਚਣ ਦਾ ਬਾਹਰ ਦੀ ਨਹੀਂ ਹੈ ਗੁਰਮੁਖ ਹੋਵੇ ਤਾਂ ਹਰ ਰਸ ਪੀਵੇ ਜੁਗਾ ਜਗੰਤਰ ਖਾਹੇ ਪਿਆ ਗੁਰਮੁਖ ਹੋਵੇ ਤਾਂ ਹਰ ਰਸ ਪੀਵੇ ਜੇ ਗੁਰਮੁਖ ਹੋਵੇ ਹੋਵੇ ਜਿਵੇਂ ਤੂੰ ਤਾਂ ਹਰ ਰਸ ਪੀ ਲਵੇ ਮਨਮੁਖ ਤੇ ਗੁਰਮੁਖ ਹੋਣਾ ਹਰ ਰਸ ਪੀ ਲਵੇ ਜੁਗਾ ਜਗੰਤਰ ਖਾਹੇ ਪਿਆ ਤੂੰ ਜੁਗਾ ਜਗੰਤਰ ਉਹਨੂੰ ਖਾਈ ਜਾਈ ਉਹ ਮੁਕਦਾ ਹੀ ਦਿਖ ਜਾਂਦਾ ਇਹਦਾ ਮਤਲਬ ਹੈ ਜੋਗਾ ਅਜਗਰ ਤੱਕ ਤੇ ਦੀ ਲਾਈਫ ਨਹੀਂ ਖਤਮ ਹੁੰਦੀ ਜੇ ਅੰਮ੍ਰਿਤ ਮੁਕਦਾ ਨਹੀਂ ਜਿੰਨਾ ਚਿਰ ਮੌਤ ਉਹ ਨਜ਼ਰ ਹੈ ਨਹੀਂ ਜਿੰਨਾ ਚਿਰ ਅੰਮ੍ਰਿਤ ਦੀ ਬੂੰਦ ਮੂੰਹ ਜਾਂਦੀ ਹੈ ਮੌਤ ਕਿਵੇਂ ਆਜੂ ਉਹ ਪਰ ਭੁੱਖਾ ਹੈ ਨਹੀਂ ਸਕਦੀ ਬਾਹਰਲੀ ਖੁਰਾਕ ਤੁਹਾਨੂੰ ਨੀਂਦ ਲਿਆਉਂਦੀ ਹੈ ਬਾਹਰਲੇ ਜਿਹੜੇ 36 ਅੰਮ੍ਰਿਤ ਨੇ ਨਾ ਉਹਦੇ ਨਾਲ ਨੀਂਦ ਆਉਂਦੀ ਹੈ ਉਹ ਜਿਹੜਾ ਅੰਮ੍ਰਿਤ ਨਾਮ ਨਿਧਾਨ ਹੈ ਇਹਦੇ ਨਾਲ ਨੀਂਦ ਆਉਂਦੀ ਹੋਈ ਨਹੀਂ ਇਸ ਕਰਕੇ ਬਾਹਰ ਦੇ ਜਿਹੜੇ ਅੰਮ੍ਰਿਤ ਨੇ ਇਹਨੂੰ ਵਿਖਿਆ ਗਿਆ ਹੋਇਆ ਕੱਲ ਵਿਖਿਆ ਦੀ ਗੱਲ ਆਈ ਸੀ ਨਾ ਇਹ ਵਿਖਿਆ ਤਾਂ ਹੈ ਬਾਹਰਲੇ ਅੰਮ੍ਰਿਤ ਇਸ ਕਰਕੇ ਅੰਮ੍ਰਿਤ ਨੂੰ ਅਸੀਂ ਅੰਮ੍ਰਿਤ ਕਹਿੰਦਾ ਗੁਰੂ ਸਾਹਿਬ ਨੇ ਇਹਨੂੰ ਪੌੜ ਕਿਹਾ ਸੀ ਪੌੜ ਕਿਉਂ ਕਿਹਾ ਸੀ ਅੰਮ੍ਰਿਤ ਤਾਂ 36 ਪਹਿਲਾ ਇਹਨਾਂ ਦਾ 37ਵਾਂ ਨੰਬਰ ਬਣਨਾ ਸੀ 36 ਦਾ ਹੀ ਜੇ ਪ੍ਰਸਾਦ 36 ਅੰਮ੍ਰਿਤ ਖਾਣੇ ਇਹ ਤਾਂ ਪੰਜਵੇਂ ਪਾਸ਼ਾ ਨੇ ਪਹਿਲਾਂ ਲਿਖ ਦਿੱਤਾ ਕੀ ਇਹ 37ਵਾਂ ਅੰਮ੍ਰਿਤ ਤਿਆਰ ਕੀਤਾ 37ਵਾਂ ਨਹੀਂ ਇਹ ਤਾਂ 37ਵਾਂ ਨੰਬਰ ਆ ਜੂਗਾ ਅੰਮ੍ਰਿਤ ਕੇਵਲ ਇੱਕ ਹੈ ਅੰਮ੍ਰਿਤ ਨਾਨਕ ਅੰਮ੍ਰਿਤ ਇੱਕ ਹੈ ਅੰਮ੍ਰਿਤ ਮਨ ਦੇ ਪੀਣ ਵਾਲਾ ਅੰਮ੍ਰਿਤ ਕੋਈ ਹੈ ਜੀਵ ਆਤਮਾ ਦੇ ਪੀਣ ਵਾਲਾ ਅੰਮ੍ਰਿਤ ਕੋਈ ਹੈ ਸਰੀਰ ਦੇ ਪੀਣ ਵਾਲੇ ਅੰਮ੍ਰਿਤ ਅਨੇਕ ਨੇ 36 ਤੇ ਵੀ 36 ਦਾ ਕੋਈ ਗੱਲੇ ਕੀਤੀ ਹੈ ਅਣਗੜਤ ਜੋ ਜਿੱਦੀ ਇਹਦੀ ਖੁਰਾਕ ਹੈ ਸਾਰੇ ਅੰਮ੍ਰਿਤੇ ਨੇ ਜਿੱਦੇ ਰਸ ਨੇ ਇਹਦੇ ਉਹ ਅੰਮ੍ਰਿਤੇ ਨੇ ਸਾਰੇ ਜਿਹੜੇ ਇਹਨੂੰ ਫਿੱਟ ਆਉਂਦੇ ਨੇ ਸਰੀਰ ਨੂੰ ਜਿਹੜੇ ਇਹਨੂੰ ਜਿਉਂਦਾ ਰੱਖਣ ਦੇ ਵਿੱਚ ਸਹਾਈ ਨੇ ਬਾਹਲੇ ਸਰੀਰ ਨੂੰ ਉਹ ਸਾਰੇ ਉਮਰ ਤੱਕ ਅੰਦਰਲੇ ਸਰੀਰ ਨੂੰ ਜਿਉਂਦਾ ਰੱਖਣ ਦੇ ਵਿੱਚ ਜਿਹੜਾ ਸਹਾਈ ਹੈ ਉਹ ਅਮਰਤ ਕੇਵਲ ਇੱਕ ਹੈ ਉਹ ਦਾ ਨਾਮ ਹੈ ਅੰਤਰ ਦੇ ਨਿਰਧਾਰ ਕਿਆ ਜਿਹੜਾ ਹਾਂ ਉਹ ਨਾਮ ਅਮਰਤ ਹੈ ਉਹ ਅਮਰਤ ਕੇਵਲ ਕੋਈ ਹੈ ਨੇ ਦੀ ਅੰਮ੍ਰਿਤ ਪ੍ਰਭ ਕਾ ਨਾਮ ਉਹ ਤਾਂ ਕਹਤਾ ਨਾ ਨਾਨਕ ਅੰਮ੍ਰਿਤ ਹੈ ਉਹ ਹੈ ਕੀ ਫਿਰ ਨੇ ਦੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵੇਸ ਕਾ ਵਿਸਰਾਮ ਬਸ ਦੱਸ ਦਿੱਤਾ ਅੰਦਰੇ ਉਹ ਵੀ ਇੱਥੇ ਵੀ ਗਿਆ ਅੰਦਰੇ ਉਹ ਵੀ ਖਜ਼ਾਨਾ ਸੁਣ ਸੁਮਾਰ ਅਨਹਤ ਹੈ ਨਾਦ ਜਿੱਥੇ ਮਨ ਨੇ ਚੁੱਪ ਕਰ ਜਾਣਾ ਨਾ ਜਦੋਂ ਸੁਣ ਹੋ ਜਾਣਾ ਸਮਾਦ ਕਹਿੰਦੇ ਨੇ ਸਭ ਆਦ ਜਦੋਂ ਇਹਨੇ ਇੱਕ ਹੋ ਜਾਣਾ ਨਾ ਚਿੱਤਰ ਮਨ ਨੇ ਸਮਾਨ ਹੋ ਜਾਣਾ ਇਹਨਾਂ 'ਚ ਕੋਈ ਭਿੰਨ ਭੇਦਤਾ ਨਹੀਂ ਰਹਿਣੀ ਸਮਾਦ ਦਾ ਮਤਲਬ ਸਭ ਆਦ ਇਹਨਾਂ ਦਾ ਇੱਕ ਦੁਆ ਰਹਿਣਾ ਇਹਦੀ ਪਛਾਣ ਨਹੀਂ ਰਹਿਣੀ ਦੋਹਾਂ ਦੀ ਚਿੱਤਰ ਮਨ ਦੇ ਵਿੱਚ ਕੋਈ ਵੀ ਪਛਾਣ ਨਹੀਂ ਰਹਿਣੀ ਜਦ ਇੱਕ ਹੋ ਇਹਨਾਂ ਫਿਰ ਸੁੱਧ ਸਮਾਦ ਨੇ ਜਿੰਨਾ ਚਿਰ ਮਨ ਦੇ ਵਿੱਚ ਮਾਇਆ ਦੀ ਭੁੱਖ ਹੈ ਉਹਨਾਂ ਜਿਹਦੇ ਦੀ ਵੱਖਰੀ ਪਛਾਣ ਹੈ ਇਹਦਾ ਰੰਗ ਵੀ ਕਾਲਾ ਉਹਨਾਂ ਚਿਰ ਕਿਉਂਕਿ ਅੱਗ ਦੇ ਨਾਲ ਸੇਕ ਹੁੰਦਾ ਨਾ ਦਾ ਅੱਗ ਨਾਲ ਦਗਦ ਹੋਇਆ ਹੋਇਆ ਨਾ ਜਦ ਇਹਨੇ ਸੁਤੋਖੀ ਹੋ ਜਾਣਾ ਇਹਦਾ ਰੰਗ ਆਪੇ ਠੀਕ ਹੋ ਜਾਣਾ ਉਹ ਫਿਰ ਉਹ ਦੋ ਇੱਕੋ ਜਿਹੇ ਹੋ ਜਾਣੇ ਸੁਰਤ ਸਮਾਲ ਜਦ ਹੋਣਾ ਅਨਹਤ ਹੈ ਨਾਦ ਨਾਦ ਉਤੋਂ ਆਪੇ ਪ੍ਰਗਟ ਹੋ ਜਾਣਾ ਉਸ ਅਵਸਥਾ 'ਚ ਨਾਦ ਪ੍ਰਗਟ ਹੁੰਦਾ ਹੈ ਜਦੋਂ ਸਾਨੂੰ ਸਮਾਨ ਹੋ ਜਾਂਦਾ ਜਦੋਂ ਦੋਏ ਇੱਕ ਹੋ ਜਾਂਦੇ ਨੇ ਇੱਕ ਹੋਏ ਤਾਂ ਫਿਰ ਅੰਦਰੋਂ ਉਹ ਗੁਲਾ ਅੰਮ੍ਰਿਤ ਪ੍ਰਗਟ ਹੁੰਦਾ ਫਿਰ ਜਦ ਇੱਕ ਹੋ ਕੇ ਰਹਿੰਦਾ ਫਿਰ ਪ੍ਰਗਟ ਹੁੰਦਾ ਅੰਮ੍ਰਿਤ ਇਹਦੇ ਅੰਦਰੋਂ ਹੀ ਪ੍ਰਗਟ ਹੁੰਦਾ ਬਾਹਰੋਂ ਨਹੀਂ ਹੁੰਦਾ ਕਿਤੋਂ ਕਹਿਣਾ ਨਾ ਜਾਈ ਅਚਾਰਜ ਬਿਸਮਾਰ ਫਿਰ ਉਹਦੇ ਬਾਰੇ ਕੀ ਦਸੀ ਉਸ ਵਸਤਾ ਬਾਰੇ ਦੱਸਣ ਵਾਲੀ ਵਸਤਾ ਹੀ ਹੋ ਉਹ ਕਹਿਣ ਨਾ ਜਾਏ ਕਿ ਵਿਸਵਾਦ ਉਹ ਵਿਸਵਾਦ ਦੀ ਵਸਤਾ ਹੈ ਫਿਰ ਇਹ ਆਪ ਵੀ ਵਿਸਵਾਦ ਹੋ ਜਾਂਦਾ ਵੀ ਹੈ ਮੇਰੇ ਵਿੱਚੋਂ ਹੀ ਪ੍ਰਗਟ ਹੋ ਗਿਆ ਹੈ ਸੱਚੀ ਉਹ ਗੱਲ ਹੋ ਗਈ ਇਹ ਤਾਂ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਡੀਟੇਟ ਤੈਸੋ ਹੀ ਮੈਡੀਟੇਟ ਤਾਂ ਉਹੀ ਗੱਲ ਹੋ ਗਈ ਜਿਹੜੀ ਸੁਣਦੇ ਸੀ ਇਹਦੇ ਤੇ ਤਾਂ ਵਿਸ਼ਵਾਸ ਹੀ ਨਹੀਂ ਆਉਂਦਾ ਮੈਨੂੰ ਇਹ ਤਾਂ ਘਟਣਾ ਮੇਰੇ ਨਾਲ ਘਟ ਗਈ ਜਿਹੜੀ ਘਟਨਾ ਨਾਨਕ ਨਾਲ ਘਟੀ ਸੀ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਮੇਰੇ ਨਾਲ ਘਟ ਜੂ ਉਹ ਸੱਤੇ ਬਲਬੰਡ ਨਾਲ ਘਟ ਗਈ ਉਹ ਸੁੱਧਰ ਨਾਲ ਘਟ ਗਈ ਉਹ ਪੱਟਾ ਨਾਲ ਘਟ ਗਈ ਘਟਣਾ ਬਾੜੀ ਵਿੱਚ ਪਈ ਹੈ ਹੁਣ ਕਿਉਂ ਨਹੀਂ ਘਟ ਸਕਦੀ ਉਹ ਕੋਈ ਹੁਣ ਕਿਉਂ ਨਹੀਂ ਹੋ ਸਕਦੀ ਜਿਹੜੇ ਕਹਿੰਦੇ ਨੇ ਨਹੀਂ ਹੋ ਸਕਦੀ ਉਹਨਾਂ ਦੀ ਮਤ ਮਾਰੀ ਹੋਈ ਹੈ ਇਹ ਘਟਣੋ ਘਟਦੀ ਰਹੂਗੀ ਹਰ ਯੁੱਗ ਯੁੱਗ ਭਗਤ ਪਾਇਆ ਐਜ ਰੱਖਦਾ ਆਇਆ ਐਜ ਰੱਖਦਾ ਆਇਆ ਰਾਮ ਰਾਮ ਤੇ ਯੁੱਗ ਯੁੱਗ ਭਗਤ ਉਹ ਪੈਦਾ ਕਰਦਾ ਹੀ ਰਿਹਾ ਔਰ ਪੈਦਾ ਕਰਦਾ ਰਹੂਗਾ ਸਵੇ ਸਵੇ ਸਰ ਭਗਤ ਪ੍ਰਗਟ ਹੁੰਦੇ ਰਹਿਣਗੇ ਇਹ ਤਾਂ ਗੁਰਬਾਣੀ ਕਹਿੰਦੀ ਹੈ ਉਹ ਕਹਿੰਦੇ ਨੇ ਹੁਣ ਹੋ ਹੀ ਨਹੀਂ ਸਕਦਾ ਜਿਹੜਾ ਕਹਿੰਦੇ ਨੇ ਹੋ ਨਹੀਂ ਸਕਦਾ ਉਹ ਪਿਛਾ ਖਿੱਚੂ ਡੋਲਾ ਹੈ ਉਹ ਸਿੱਖੀ ਦੀ ਲੈਣ ਤੋਂ ਲਾਉਣ ਵਾਲੇ ਨੇ ਕੀ ਕਰਨ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਕਿਵੇਂ ਹੋਵੇ ਮਾਇਆਦਾਰੀ ਦੇ ਅੰਨੇ ਬੋਲੇ ਨੇ ਉਹ ਇਹੀ ਸੋਚਣ ਕਿ ਕਿਵੇਂ ਸੋਚ ਰਹੇ ਨੇ ਉਹ ਇਹ ਸੋਚ ਵੀ ਨਹੀਂ ਸਕਦੇ ਨੈਗੇਟਿਵ ਵੀ ਗਿਰ ਚੱਲਦਾ ਉਹਨਾਂ ਦਾ ਪਹਾੜੀ ਤੋਂ ਲਾ ਕੇ ਬੈ ਉਹਨਾਂ ਨੇ ਜੇ ਬੈ ਗੇਅਰ ਲਾ ਦੀ ਪਹਾੜੀ ਤੇ ਤੇ ਇੰਜਣ ਚਾਹੇ ਸਟਾਰਟ ਨਾ ਵੀ ਹੋਵੇ ਤੁਸੀਂ ਬ੍ਰੇਕ ਛੱਡ ਦਿਓ ਫਿਰ ਆਪੇ ਚੱਲਦਾ ਪਿਛੇ ਨੂੰ ਪਿਛੇ ਨੂੰ ਤਾਂ ਉਹਨਾਂ ਬੜਾ ਸਗਾਲਾ ਢਾਲ ਚੋਂ ਉਹ ਤਾਂ ਬਹਿ ਕੇ ਚੱਲਦੇ ਨੇ ਸਾਰੇ ਉੱਪਰ ਨੂੰ ਕਿਵੇਂ ਲੋਕ ਚਲੇ ਜਾਣਗੇ ਉਹ ਕਿਵੇਂ ਸੋਚ ਰਹੇ ਨੇ ਉੱਪਰ ਨੂੰ ਜਾਇਆ ਜਾ ਸਕਦਾ ਉੱਪਰ ਨੂੰ ਜਾਣ ਨੂੰ ਤਾਂ ਇੰਜਣ ਚੱਲਣਾ ਪਊਗਾ ਜੋਰ ਲਾਉਣਾ ਪਊ ਪੂਰਾ ਫਿਰ ਬੁੱਧੀ ਨੂੰ ਜ਼ੋਰ ਲਾਉਣਾ ਪੈਂਦਾ ਉੱਪਰ ਨੂੰ ਜਾਣ ਵਾਸਤੇ ਥੱਲੇ ਨੂੰ ਜਾਣ ਵਾਸਤੇ ਬੁੱਧੀ ਦਾ ਜ਼ੋਰ ਨਹੀਂ ਲੱਗਦਾ ਇੰਜਣ ਦਾ ਜ਼ੋਰ ਨਹੀਂ ਲੱਗਦਾ ਹੈ ਥੱਲੇ ਨੂੰ ਤਾਂ ਆਉਂਦਾ ਜੇ ਗੇਅਰ ਕੱਢ ਦੇਣ ਤਾਂ ਬਹੁਤ ਛੇਤੀ ਆਉਂਦਾ ਉਹ ਤਾਂ ਬੈ ਗੇਅਰ ਝੋੜੀ ਆਉਂਦਾ ਜੋ ਹਾਂ ਨਿਊਟਰਲ ਹੋਇਆ ਤਾਂ ਫਟਾਫਟ ਆਉਂਦਾ ਦਾਤਾ ਹਵਤ ਵਰਜ ਰਖ ਮੂੜੇ ਅੰਤਰ ਤੇਰੇ ਨਿਧਾਉਣ ਪਿਆ ਇਹ ਬੂੜੇ ਇਹ ਮੂਰਖ ਤੂੰ ਗਿਆਨਵਾਨ ਹੋ ਕੇ ਵੀ ਆਪਣੇ ਮਨ ਨੂੰ ਕਾਬੂ 'ਚ ਨਹੀਂ ਰੱਖਦਾ ਤੂੰ ਜਾਣਦਾ ਹੈ ਕਿ ਲੋਭ ਬੁਰੀ ਚੀਜ਼ ਹੈ ਤੂੰ ਜਾਣਦਾ ਕਿ ਜਿਹੜੀ ਕਲਪਨਾ ਹੈ ਕਾਲ ਹੈ ਫਿਰ ਵੀ ਕਲਪਨਾ ਕਰੀ ਜਾਂਦਾ ਮਨ ਦੇ ਵਿੱਚ ਕਲਪਨਾ ਨੂੰ ਚਾਲੂ ਰੱਖਣਾ ਆਪਣੇ ਸਿਰ ਤੇ ਕਾਲ ਦੀ ਤਲਵਾਰ ਨੂੰ ਲਟਕਾ ਕੇ ਰੱਖਣ ਦੇ ਬਰਾਬਰ ਹੈ ਕਲਪਨਾ ਹੀ ਕਾਲ ਹੈ ਫਿਰ ਵੀ ਮਨ ਨੂੰ ਭਜਣ ਨੱਠਣ ਦੇ ਰੋਕਦਾ ਨਹੀਂ ਜੇ ਬੱਚਾ ਜ਼ਿਆਦਾ ਸ਼ਰਾਰਤਾਂ ਕਰੂ ਭਜੂ ਨੱਟੂ ਤਾਂ ਹੀ ਸੱਟ ਖਾਉ ਟਿੱਕੇ ਬੈਠਾ ਰੂ ਸੱਟ ਕਿਉਂ ਲੱਗੂ ਇਹ ਜ਼ਿਆਦਾ ਭਜਦਾ ਨੱਠਦਾ ਮਨ ਤਾਂ ਹੀ ਚੋਟਾਂ ਖਾਂਦਾ ਐਸੀ ਚੋਟ ਲੱਗਦੀ ਐ ਤੇ ਉਹਦੇ ਨੂੰ ਬੇਹੋਸ਼ ਹੋ ਜਾਂਦਾ ਇਹ ਮਨ ਧਾਵਦਾ ਹੈ ਮਾਇਆ ਦੇ ਪਿੱਛੇ ਭਜਦਾ ਇਹਨੂੰ ਵਰਜ ਕੇ ਰੱਖ ਅੰਤਰ ਤੇਰੇ ਨਿਧਾਨ ਪਿਆ ਤੇਰੇ ਅੰਦਰ ਹੈ ਖਜ਼ਾਨਾ ਜਿਹਦੇ ਨਾਲ ਮਨ ਦੀ ਭੁੱਖ ਜਾਣੀ ਹੈ ਨਾ ਸਰੀਰ ਦੀਆਂ ਲੋੜਾਂ ਨੇ ਮਨ ਦੀ ਭੁੱਖ ਹੈ ਸਰੀਰ ਦੀਆਂ ਲੋੜਾਂ ਨੂੰ ਮਨ ਦੀ ਭੁੱਖ ਬਣਾ ਲਿਆ ਤਾਂ ਤਾਂ ਨਹੀਂ ਮਨ ਟਿਕਦਾ ਜਿੱਦੇ ਵਰਜੀ ਮਾਇਆ ਇਕੱਠੇ ਕਰ ਲੈ ਜਿੱਦੇ ਵਰਜੀ ਪਦਾਰਥ ਇਕੱਠੇ ਕਰ ਲੈ ਨਹੀਂ ਰੱਜਣਾ ਮੰਨੇ ਬਾਹਰੋਂ ਇਹ ਰਜੂ ਤੇਰੇ ਅੰਦਰ ਅਟਦਾਨ ਉਹਦੇ ਨਾਲ ਤ੍ਰਿਪਤ ਹੋਵੇ ਹੈ ਜਿਹਦੇ ਨਾਲ ਇਹਨੇ ਰੱਜਣਾ ਹੈ ਇਹਨੇ ਤ੍ਰਿਪਤ ਹੋਣਾ ਉਹ ਤਾਂ ਤੇਰੇ ਅੰਦਰ ਆਰਾਮ ਨਿਦਾਨ ਇਹ ਵੀ ਤੈਨੂੰ ਸਮਝ ਇਹ ਵੀ ਤਾਂ ਪੜਿਆ ਹੋਇਆ ਦੋ ਨਿਧੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵੇਸ ਕਾ ਵਿਸਰਾਮ ਫਿਰ ਦੇਹੀ ਜੋ ਖੋਜ ਹਿਰਦੇ ਜੋ ਖੋਜ ਦੇਹੀ ਦਾ ਮਤਲਬ ਸਰੀਰ ਨਹੀਂ ਹੁੰਦਾ ਵਿਦਵਾਨ ਦੇਹੀ ਦਾ ਅਰਥ ਸਰੀਰ ਲਾਉਂਦੇ ਨੇ ਇਹ ਵਿਦੇਹੀ ਹੈ ਸਰੀਰ ਦੇਹੀ ਗੁਪਤ ਹੈ ਜਿਹੜੀ ਨਿਕਲ ਜਾਂਦੀ ਹੈ ਇਹਦੇ ਵਿੱਚੋਂ ਮਰੇ ਤੇ ਉਹ ਦੇਹੀ ਹੈ ਮਨ ਦੇ ਅੰਦਰ ਹੈ ਉਹ ਨਿਦਾਨ ਮਨ ਦੇ ਅੰਦਰ ਕੌਣ ਹੈ ਮਨ ਫਿਰ ਕਰੋ ਆਪ ਹੈ ਮਨ ਮੈਂ ਆਪ ਮਨ ਦੇ ਅੰਦਰ ਇਹਦਾ ਸਤਗੁਰ ਹੈ ਉਹਦੇ ਕੋਲ ਨਿਦਾਨ ਹੈ ਉਹੀ ਅੰਮ੍ਰਿਤ ਸਰੋਵਰ ਹੈ ਸਤਗੁਰ ਹੀ ਅੰਮ੍ਰਿਤ ਸਰੋਵਰ ਹੈ ਉਹਦੇ ਨਾਲ ਜੁੜੇ ਤੇ ਇਹਨੇ ਤ੍ਰਿਪਤ ਹੋਣਾ ਉਹਦੇ ਕੋਲ ਨਿਦਾਨ ਹੈ ਸਤਗੁਰ ਕੋਲ ਸਤਗੁਰ ਤੇ ਨਾਮ ਪਾਇਆ ਜਾਣ ਸਤਗੁਰ ਤੇ ਨਾਮ ਪਾਇਆ ਜਾਏ ਨਾਮ ਬਿਨਾਂ ਤ੍ਰਿਪਤ ਨਹੀਂ ਹੋਣਾ ਜਦ ਤੂੰ ਇਹ ਗੱਲ ਪੜ ਲਈ ਜਾਣਦਾ ਫਿਰ ਤੂੰ ਇਹ ਕਰਦਾ ਕਿਉਂ ਨਹੀਂ ਪੜਦੇ ਆ ਕਰਦੇ ਨਹੀਂ ਜੇ ਕਰਦੇ ਨਹੀਂ ਤਾਂ ਪੜਨ ਦਾ ਕੋਈ ਫਾਇਦਾ ਨਹੀਂ ਜੇ ਪੜਦੇ ਆ ਕਰਦੇ ਨਹੀਂ ਫਿਰ ਕੋਈ ਫਾਇਦਾ ਨਹੀਂ ਇੱਕ ਵਾਰੇ ਪੜਿਆ ਹੋਇਆ ਬਹੁਤ ਆ ਜੇ ਕਰੇ ਚੇਤੇ ਰੱਖੇ ਔਰ ਕਰੇ ਇੱਕ ਵਾਰ ਪੜਿਆ ਵਾਕਾ ਹੀ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਗੁਰਮੁਖ ਰੰਦਾ ਇੱਕ ਵਾਰ ਇੱਕ ਗੱਲ ਸੁਣ ਲਈ ਮੰਨ ਲਈ ਮੰਨ ਲਈ ਤੁਰ ਪੈਰਾ ਤੇ ਗੁਰਮੁਖ ਹੋਵੇ ਤਾਂ ਹਰ ਰਸ ਪੀਵੇਂ ਜੇ ਗੁਰਮੁਖ ਹੋਵੇ ਮਨਮੁਖ ਕੌਣ ਮਨਮੁਖਾ ਬੁੱਧੀ ਮਨਮੁਖੀ ਹੈ ਅਸਲ ਜਿਹੜਾ ਲਫ਼ਜ਼ ਮਨਮੁਖ ਨਹੀਂ ਹੈ ਗੁਰਮੁਖੀ ਲਫ਼ਜ਼ ਹੈ ਜਾਂ ਮਨਮੁਖੀ ਲਫ਼ਜ਼ ਹੈ ਬੰਦੀ ਦੀ ਮਗਰ ਲੱਗੇ ਮਨ ਮਾਇਆ ਚ ਭਜਦਾ ਮਾਇਆ ਚ ਭਜਦਾ ਬਾਹਰ ਗਿਆਨ ਦੇ ਤੇਰਾ ਨਹੀਂ ਭਜਦਾ ਅੱਖਾਂ ਦੇ ਬਾਹਰ ਨੂੰ ਭਜਦਾ ਕੰਨਾਂ ਦੇ ਬਾਹਰ ਨੂੰ ਭਜਦਾ ਜੀਵ ਬਾਹਰ ਨੂੰ ਇਹਨੂੰ ਲੱਗੇ ਜਾਂਦੀ ਹੈ ਜੀਵ ਦਾ ਰਸ ਨੱਕ ਦੀ ਆਵਾਜ਼ ਨਾਲ ਬਾਹਰ ਨੂੰ ਲੱਗੇ ਜਾਂਦੀ ਹੈ ਗਿਆਨ ਅੰਦਰ ਪੰਜਰੇ ਪੰਜੇ ਨੂੰ ਬਾਹਰ ਜੋੜ ਦਿੰਦਾ ਤੇ ਬਾਹਰ ਜਿਹੜਾ ਨਾ ਬ੍ਰੇਨ ਦਿਮਾਗ ਸ਼ੈਤਾਨ ਦਾ ਚਰਖਾ ਇਹ ਵੀ ਇਹਨੂੰ ਬਾਹਰ ਲੱਗ ਜਾਂਦਾ ਤੇ ਦਿਮਾਗ ਸ਼ੈਤਾਨ ਦਾ ਚਰਖਾ ਹੈ ਸ਼ੈਤਾਨ ਮਾਨਾ ਆਪ ਇਹ ਇਹਨੂੰ ਚਲਾਉਂਦਾ ਜੇ ਤਾਂ ਅਕਲ ਲੱਗਦੀ ਹੈ ਮਨ ਦੇ ਪਿੱਛੇ ਜੋ ਮਨ ਸੋਚਦਾ ਫੇਰ ਤਾਂ ਹੈ ਮਨਮੁਖੀ ਜੇ ਜਿਹੜਾ ਨੂੰ ਉਪਦੇਸ਼ ਕੀਤਾ ਗੁਰਬਾਣੀ ਨੇ ਇਹ ਗੁਰਮੁਖਾਂ ਦਾ ਕੀਤਾ ਹੋਇਆ ਉਪਦੇਸ਼ ਹੈ ਜੇ ਗੁਰਬਾਣੀ ਨੂੰ ਮੰਨ ਕੇ ਚੱਲਦੀ ਹੈ ਮਨ ਦੀ ਗੱਲ ਨਹੀਂ ਮੰਨਦੀ ਮਨ ਨੂੰ ਧਾਵਤ ਨੂੰ ਵਰਜਦੀ ਹੈ ਮਨ ਭਜਦਾ ਨੂੰ ਵਰਜਦੀ ਹੈ ਰੋਕਦੀ ਹੈ ਇਹ ਕੰਮ ਨਹੀਂ ਕਰਨਾ ਫਿਰ ਗੁਰੂ ਜੀ ਗੁਰਮੁਖ ਮਨ ਮੁਖ ਲਫ਼ਜ਼ ਹੈ ਗੁਰਮੁਖੀ ਮਨ ਮੁਖੀ ਲਫ਼ਜ਼ ਅਕਲ ਨਹੀਂ ਗੁਰਮੁਖੀ ਬਣਨਾ ਅਕਲ ਨਹੀਂ ਮਨਮੁਖੀ ਰਹਿਣ ਜੇ ਤਾਂ ਅਕਲ ਮਨ ਦੇ ਨਾਲ ਹੈ ਤਾਂ ਮਨਮੁਖੀ ਹੈ ਜੇ ਅਕਲ ਬਾਣੀ ਨਾਲ ਜੁੜ ਗਈ ਫਿਰ ਗੁਰਮੁਖੀ ਹੈ ਅੰਤਰਾਤਮਾ ਨਾਲ ਜੁੜ ਗਈ ਅੰਤਰ ਆਤਮਾ ਨਾਲ ਜੁੜ ਗਈ ਚੇਤਨਾ ਜੁੜ ਗਈ ਫਿਰ ਗੁਰਮੁਖੀ ਹੈ ਗੁਰਮੁਖੀ ਕਿਉਂਕਿ ਬਦਲਣਾ ਅਕਲ ਨੇ ਹੈ ਬੁੱਧ ਬਦਲੀ ਜੇ ਮਨ ਨੂੰ ਛੱਡ ਕੇ ਅਕਲ ਮਨ ਤਾਂ ਸਾਡੇ ਛੱਡ ਦਵੇ ਮਨ ਕੁਛ ਨਹੀਂ ਕਰ ਸਕਦਾ ਅਕਲ ਜਵਾਬ ਦੇ ਦੇ ਵੀ ਤੇਰੀ ਨਹੀਂ ਗੱਲ ਰਹੀ ਬਸ ਮਨ ਦੇ ਹੱਥ 'ਚ ਕੁਛ ਨਹੀਂ ਮਨ ਦੀ ਸ਼ਕਤੀ ਅਕਲ ਹੈ ਮਨ ਕੋ ਕੋਈ ਸ਼ਕਤੀ ਨਹੀਂ ਪੱਖੇ ਕੋ ਕੋਈ ਸ਼ਕਤੀ ਨਹੀਂ ਸੱਚ ਬੰਦ ਕਰ ਦਈਏ ਤੇ ਚੱਲ ਕੇ ਦਿਖਾਵੇ ਭਲਾ ਕਿਵੇਂ ਚੱਲੂਗਾ ਟਿਊਬ ਜਲ ਕੇ ਦਿਖਾਵੇ ਕਿਵੇਂ ਚੱਲੂਗੀ ਸੱਚ ਬੰਦ ਕਰ ਦੋ ਇਥੋਂ ਲਾਈਟ ਤਾਂ ਬੁੱਧੀ ਹੈ ਲਾਈਟ ਜਾਊਗੀ ਤਾਂ ਹੀ ਕੋਈ ਕੰਮ ਕਰੂਗਾ ਬਲੂ ਇਹ ਪੱਖਾ ਸ਼ਕਤੀ ਸਾਰੀ ਬੁੱਧੀ ਹੈ ਜੇ ਅਸੀਂ ਕਹਿੰਦਾ ਮਨ ਮੰਨਦਾ ਨਹੀਂ ਗਲਤ ਗੱਲ ਹੈ ਮਨ ਨੂੰ ਬਣਾਉਂਦੇ ਨਹੀਂ ਅਸੀਂ ਇਹ ਅਸੀਂ ਆਪਣੇ ਬਚਣ ਵਾਸਤੇ ਕਹਿੰਦੇ ਆ ਗੱਲ ਮਨ ਨੂੰ ਬੁੱਧੀ ਬਣਾਉਂਦੀ ਹੋਵੇ ਔਰ ਮੰਨੇ ਨਾ ਹੋਈ ਨਹੀਂ ਸਕਦਾ ਬਣਾਉਂਦੇ ਨਹੀਂ ਟਲ ਜਾਣ ਕਿਤੇ ਕਿਤੇ ਨਾ ਕਿਤੇ ਕਮਜ਼ੋਰੀ ਹੈ ਅੰਦਰ ਆਪਣੀ ਕਮਜ਼ੋਰੀ ਦਾ ਨਹੀਂ ਮੰਨਦਾ ਜਿਨ੍ਹਾਂ ਦਾ ਮੰਨਦਾ ਉਹਨਾਂ ਦਾ ਫਿਰ ਕਾਤੇ ਮੰਨਦਾ ਉਹ ਕਮਜ਼ੋਰੀ ਨਹੀਂ ਦਿੰਦਾ ਨਿਆਣੇ ਦੇ ਜੇ ਗੱਲ ਅਸੀਂ ਮੰਨਾਂਗੇ ਤਾਂ ਨਿਆਣਾ ਵਿਗੜੂਗਾ ਦੀ ਗੱਲ ਮੰਨਦੇ ਹੀ ਨਹੀਂ ਕਿ ਖਬਰ ਫਿਰ ਕੀ ਗੱਲ ਮੰਨਦਾ ਉਹ ਨਿਆਣੇ ਵਾਂਗੂ ਹੈ ਬੁੱਧੀ ਉਹਦੀ ਗੱਲ ਮੰਨੇ ਮਾਂ ਦੀ ਗੱਲ ਮੰਨੇ ਚਾਹੇ ਨਾ ਕਮਜ਼ੋਰੀ ਬੁੱਧੀ ਚਾਹੋ ਅਕਲ ਦੀ ਕਮਜ਼ੋਰੀ ਹੈ ਜਿਹੜਾ ਮਨ ਨਹੀਂ ਮੰਨਦਾ ਅਕਲ ਨੂੰ ਟੈਲ ਦਿੱਤੀ ਹੈ ਜਾਣ ਬੁੱਝ ਕੇ ਭੇੜ ਹੈ ਨਾ ਤਾਂ ਹੀ ਨੂੰ ਗਿਆ ਮਨ ਲੈ ਲੈ ਲੈ ਲੈ ਕੋ ਚੁੱਪੇ ਨਿਤ ਭੇੜ ਜੇ ਮਨ ਨੂੰ ਖੁਸ਼ ਕਰਨ ਦੇ ਵਿੱਚ ਅਕਲ ਖੁਸ਼ ਖੁਸ਼ੀ ਬੰਦੀ ਹੈ ਤਾਂ ਇਹ ਭੇੜ ਹੈ ਫਿਰ ਮਨ ਲੈ ਲੈ ਮਨ ਇਹਦਾ ਹੀ ਪੈਦਾ ਕੀਤਾ ਹੋਇਆ ਅਕਲ ਦਾ ਹੀ ਅਕਲ ਚਾਹੇ ਤਾਂ ਮਨ ਪੈਦਾ ਹੀ ਨਹੀਂ ਹੁੰਦਾ ਅਕਲ ਚਾਹੇ ਤਾਂ ਇੱਛਾ ਪੈਦਾ ਹੀ ਨਹੀਂ ਹੁੰਦੀ ਅੰਦਰ ਜੋ ਅਕਲ ਇੱਛਾ ਚਾਹੁੰਦੀ ਹੈ ਉਹ ਪੈਦਾ ਹੁੰਦੀ ਹੈ ਉਹ ਇੱਛਾ ਦਾ ਨਾਮ ਹੈ ਮਨ ਕੁਛ ਨਹੀਂ ਹੈ ਜਿਹੜੀ ਇੱਛਾ ਦਾ ਨਾਮ ਮਨ ਹੈ ਪੈਦਾ ਨਹੀਂ ਕਿਤੇ ਪੈਦਾ ਹੁੰਦੀ ਜਿਵੇਂ ਪਾਣੀ ਤੋਂ ਲਹਿਰ ਪੈਦਾ ਹੁੰਦੀ ਹੈ ਪਾਣੀ ਤੋਂ ਪੈਦਾ ਹੁੰਦੀ ਹੈ ਪੈਦਾ ਕੌਣ ਕਰਦਾ ਹਵਾ ਹਵਾ ਪੈਦਾ ਕਰਦੀ ਹੈ ਨਾ ਬੁੱਧੀ ਲੋਭ ਨੂੰ ਅਪਣਾਉਂਦੀ ਹੈ ਤਾਂ ਮਨ ਪੈਦਾ ਹੁੰਦਾ ਲੋਭ ਲਹਿਰ ਬੁੱਧੀ ਉਹ ਆਪਣੇ ਅੰਦਰ ਐਕਸੈਪਟ ਕਰਦੀ ਹੈ ਤਾਂ ਮਨ ਪੈਦਾ ਹੁੰਦਾ ਬੁੱਧੀ ਨੂੰ ਕ੍ਰੋਧ ਆਉਂਦਾ ਕ੍ਰੋਧ ਕਰਦੀ ਹੈ ਤਾਂ ਮਨ ਪੈਦਾ ਹੁੰਦਾ ਵਿਕਾਰਾਂ ਬੁੱਧੀ ਵਿਕਾਰਾਂ ਦੇ ਨਾਲ ਸੰਗਤ ਕਰਦੀ ਹੈ ਤਾਂ ਮਨ ਪੈਦਾ ਹੁੰਦਾ ਜੇ ਬੁੱਧੀ ਵਿਕਾਰਾਂ ਦੀ ਸੰਗਤ ਛੱਡਦੇ ਮਨ ਪੈਦਾ ਹੀ ਨਹੀਂ ਹੁੰਦਾ ਮਨ ਖਤਮ ਜਿੱਦਾਂ ਨੇ ਵਿਕਾਰਾਂ ਦੀ ਸੰਗਤ ਲਈ ਹੈ ਮਨ ਦੇ ਮਰ ਜਾਣਾ ਮਨ ਡੱਡ ਇਸ ਕਰਕੇ ਵਿਕਾਰਾਂ ਨੂੰ ਮਾੜੇ ਕਿਹਾ ਹੈ ਤਾਂ ਗਿਆ ਮਨ ਪੈਦਾ ਕਰਦੇ ਨੇ ਮਨ ਅੜਕਾ ਸਾਹਿਬ ਇਹ ਸਾਰੇ ਧਰਮ ਦੇ ਵਿੱਚ ਅੜਕਾ ਮਨ ਪਰ ਜਦੋਂ ਮਨ ਦੇ ਮਨੋ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੀਆਂ ਅਰਦਾਸਾਂ ਹੋਣ ਉਹ ਧਰਮ ਹੈ ਧਰਮ ਚੜਕਾ ਮਨ ਮਨ ਦੀਆਂ ਛਾਵਾਂ ਨੇ ਜਦੋਂ ਅਸੀਂ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਸਤੇ ਹੀ ਧਰਮ ਜਿਹੜਾ ਲੱਗ ਜੇ ਉਹ ਧਰਮ ਨਹੀਂ ਹੈ ਉਹ ਧਰਮ ਤੇ ਖਰਾਬ ਅਧਰਮ ਹੈ ਉਹ ਧਰਮ ਕਿੱਥੇ ਰਹਿ ਗਿਆ ਫਿਰ ਸਾਰੇ ਧਰਮ ਸੱਚ ਧਰਮ ਤੇ ਖਿਲਾਫ ਖੜੇ ਨੇ ਸੱਚ ਧਰਮ ਕੀ ਹੈ ਸੱਚ ਧਰਮ ਮਨ ਦੇ ਖਿਲਾਫ ਹੈ ਬੁਕਾਰਾਂ ਦੇ ਖਿਲਾਫ ਹੈ ਮਨੋ ਕਾਮਨਾਵਾਂ ਨੂੰ ਕ੍ਰਸ਼ ਕਰਨ ਵਿੱਚ ਲੱਗਿਆ ਹੈ ਮਨ ਨੂੰ ਭੱਜੇ ਜਾਂਦੇ ਨੂੰ ਰੋਕਣ ਦੇ ਉਪਦੇਸ਼ ਕਰਦੀ ਹੈ ਬਾਣੀ ਕਰਦੀ ਹੈ ਨਾ ਇਹਨੂੰ ਰੋਕ ਕੇ ਰੱਖ ਮਨ ਨੂੰ ਤੇ ਜੇ ਮਨੋਂ ਕਾਮਨਾਵਾਂ ਪੂਰੀਆਂ ਕਰਦੀ ਅਰਦਾਸੇ ਅਰਦਾਸ ਹੀ ਕਰੀਏ ਅਸੀਂ ਅੰਮ੍ਰਿਤਸਰੋਂ ਉਹ ਗੁਰਬਾਣੀ ਦੇ ਖਿਲਾਫ ਹੋ ਗਈ ਗੱਲ ਹੈ ਜੀਆਂ ਦੂਸਰੀਆਂ ਮਨਵੱਤਾਂ ਸੀਆਂ ਉਹ ਜੀ ਮਤ ਸਾਡੀ ਬਣਾ ਲਈ ਅਸੀਂ ਮਨਵੱਤ ਬਣਾ ਲਈ ਗੁਰਮਤ ਨੂੰ ਮਨਵੱਤ ਬਣਾ ਲਿਆ ਕਿਉਂ ਇਹ ਮਨ ਪ੍ਰਧਾਨ ਹੈ ਮਨ ਨੂੰ ਖੁਸ਼ ਕਰਨ ਵਾਲੀਆਂ ਮਤਾਂ ਮਨਵੱਤਾਂ ਨੇ ਮਨ ਨੂੰ ਮਾਰਨ ਵਾਲੀ ਮਤ ਸੱਚ ਗੁਰਮਤ ਹੈ ਮਨ ਨੂੰ ਮਾਰਨਾ ਮਨ ਤੇ ਕਾਬੂ ਪਾਉਣਾ ਮਨ ਨੂੰ ਰੋਕਣਾ ਮਨ ਨੂੰ ਖੋਟਾ ਕਹਿਣਾ ਖੋਟਾ ਕਹਿਣਾ ਮਨ ਖੋਟਾ ਹਰ ਤੇਰਾ ਨਹੀਂ ਬਸਾਸਾ ਤੂੰ ਅਤ ਅਨੁਵਾਦਾ ਖੜਕਾ ਪੈਖੜਤਾ ਛੁੱਟੇਗਾ ਉੱਪਰ ਲਾਦਾ ਇਹ ਖੋਤਾ ਇਹਦਾ ਪੈਖੜ ਜਾਂ ਛੱਡਣਾ ਚਾਹੀਦਾ ਜਾਂ ਪੂਰਾ ਹਾਲ ਤੇ ਬਜਟ ਫਲਤੂ ਲੱਦ ਦਈਏ ਹੋਰ ਵੀ ਜਿੰਨਾ ਚੱਕ ਸਕਦਾ ਉਹ ਤੋਂ ਵੱਧ ਲੱਦ ਦਿਓ ਗਦੇ ਦੇ ਬੋਝ ਦੇਖੋ ਭਲਾ ਭਜੂ ਫਿਰ ਉਹ ਇਹਦੇ ਤੇ ਇੰਨਾ ਗਿਆਨ ਲੱਗ ਲਿਓ ਕਿ ਇਹ ਬਹੁਤ ਪੈਰੇ ਨਾ ਤੇ ਪੱਟ ਹੋਵੇ ਉੱਥੇ ਖੜ ਜਾਓ ਜਾਂ ਇੱਕ ਪੈਰ ਚੱਕੂਗਾ ਤੇ ਲੱਤਾਂ ਬਾ ਤਿੰਨ ਲੱਤਾਂ ਦੇ ਵਜਨ ਹੋਊ ਚਾਰੇ ਲੱਤਾਂ ਦੀ ਜਿਹੜੇ ਵਜਨ ਨੂੰ ਚੱਕ ਸਕਦੀ ਤਿੰਨ ਵੀ ਚੱਕ ਲੜਦੀ ਚੱਕੂ ਕਿਵੇਂ ਪੈਰ ਇੰਨਾ ਵਜਨ ਲੱਦੇ ਉਹ ਖੜਾ ਹੀ ਕੰਬੀ ਜਾਵੇ ਫਿਰ ਨਾ ਸਕੇ ਖੜਕਾ ਪੈ ਖੜਤਾ ਛੁੱਟੇ ਜਾਂ ਉੱਪਰ ਲਾਦਾ ਫਿਰ ਪੈਕੜ ਖੋਲ ਦਿਓ ਲਵੇ ਭੱਜ ਹੁਣ ਕਿਸੇ ਨੂੰ ਭੱਜਦਾ ਗੁਰਬਾਣੀ ਨੇ ਤਾਂ ਇਹ ਕਿਹਾ ਸੀ ਅਸੀਂ ਕੀ ਕਰਦੇ ਹਾਂ ਅਸੀਂ ਗਿਆਨ ਤਾਂ ਨਹੀਂ ਲੱਦਿਆ ਕੰਮ ਕਾਮਨਾ ਬੋਲ ਛੱਡਿਆ ਭਜਾਇਆ ਹੈ ਖੁਸ਼ ਕਰੋ ਜੀ ਮਨ ਨੂੰ ਹੋ ਕਰੋ ਜੀ ਸਭ ਇੱਛਾ ਪੂਰੀ ਹੁੰਦੀਆਂ ਨੇ ਗੁਰਦੁਆਰੇ ਆ ਕੇ ਗੁਰਬਾਣੀ ਦੀ ਭਾਵਨਾ ਹੀ ਖਤਮ ਕਰਤੀ ਗੁਰਬਾਣੀ ਦਾ ਜੋ ਸੀ ਨਾ ਉਪਦੇਸ਼ ਸੱਚ ਧਰਮ ਨੂੰ ਝੂਠ ਧਰਮ ਕਪਟ ਧਰਮ ਬਣਾਤਾ ਕਪਟ ਧਰਮ ਕਪਟੀ ਕਹਿ ਰਹੇ ਦੂਜੇ ਨੂੰ ਜਾਣਦੇ ਨੇ ਵੀ ਸੱਚ ਧਰਮ ਕੀ ਹੈ ਫਿਰ ਕਪਟ ਨਹੀਂ ਕਰਦੇ ਸਾਡੇ ਨਾਲ ਜਾਣਨ ਨਾਲ ਲੋਕ ਤਾਂ ਅਣਜਾਣ ਜੇ ਉਹਨਾਂ ਨੂੰ ਸਮਝਾਉਣ ਰਹੇ ਵੀ ਇਦਾਂ ਨਹੀਂ ਹੁੰਦਾ ਹੁੰਦਾ ਭਾਈ ਇਹ ਨਹੀਂ ਕਹੀਦਾ ਗੁਰਦੁਆਰੇ ਨਾਲ ਫਿਰ ਤੁਸੀਂ ਆਓ ਕਿਤੇ ਹੋਰ ਲੈ ਲੋ ਇਹ ਚੀਜ਼ ਸਿੱਖੀ ਛੱਡ ਦਿਓ ਸਿੱਖੀ ਛੱਡਦੇ ਹੋ ਜੇ ਤੁਸੀਂ ਮਨੋਕਾਮਨਾ ਪੂਰੀਆਂ ਕਰਨੀਆਂ ਨੇ ਮਨੋਕਾਮਨਾ ਪੂਰੀਆਂ ਕਰਨ ਵਾਲਾ ਸਿੱਖ ਨਹੀਂ ਹੁੰਦਾ ਮਨੋਕਾਮਨਾਵਾਂ ਪੂਰੀਆਂ ਕਰ ਹੁੰਦੀਆਂ ਨੇ ਸਭੇ ਇੱਛਾ ਪੂਰੀਆਂ ਜਾਵੇ ਇੱਕ ਹੱਥ ਜਦ ਇੱਕ ਦੀ ਸਮਝ ਆ ਗਈ ਨਾ ਇੱਛਾ ਇਹ ਤੁਹਾਡੀਆਂ ਇੱਛਾਵਾਂ ਰਹਿਣੀਆਂ ਹੀ ਨਹੀਂ ਇੱਛਾ ਪੂਰੀਆਂ ਦਾ ਮਤਲਬ ਹੈ ਐ ਸੰਸਾਰੀ ਇੱਛਾ ਇੱਛਾਵਾਂ ਰਹਿਣੀਆਂ ਹੀ ਨਹੀਂ ਪੂਰੀਆਂ ਹੋ ਜਾਣੀਆਂ ਤੁਸੀਂ ਲੋੜ ਨਹੀਂ ਰਹਿਣੀ ਜਦੋਂ ਜੀਵ ਮਰ ਜਾਂਦਾ ਕਿਹੜੀ ਚੀਜ਼ ਦੀ ਲੋੜ ਰਹਿੰਦੀ ਇਹਨੂੰ ਰਹਿੰਦੀ ਵਜਾ ਮਨ ਮਰ ਜਾਣਾ ਆਪੇ ਇੱਛਾ ਪੂਰੀਆਂ ਨੇ ਬਾਕੀ ਸੰਸਾਰ ਦੀ ਜਦ ਮਨ ਮਰ ਗਿਆ ਬਾਕੀ ਦਾ ਇੱਛਾ ਪੂਰੀ ਹੋ ਜਾਵੇ ਬਾਕੀ ਸੰਸਾਰ ਦੇ ਨਾਲ ਤਾਂ ਸੰਸਾਰ ਦੀ ਇੱਛਾ ਉਹਨੇ ਲੈਣਾ ਕੀ ਹੈ ਫਿਰ ਜੀਵਤ ਤਾਂ ਉਹਦਾ ਨਾਮ ਨਾਲ ਹੈ ਫਿਰ ਸੁਖ ਤਾਂ ਉਹਨੂੰ ਨਾਮ ਦੇ ਵਿੱਚੋਂ ਹੈ ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਜੇ ਰਾਮ ਦੀ ਸ਼ਰਨ ਲੈ ਲਈ ਉਹਨੇ ਫਿਰ ਉਹਨੇ ਸੰਸਾਰ ਦੀ ਇੱਛਾਵਾਂ ਤੇ ਕੀ ਲੈਣਾ ਇਹ ਗੱਲ ਕਿਉਂ ਨਹੀਂ ਕਹਿੰਦੇ ਕਪਟੀ ਜੇ ਇਹ ਕਹਿਣ ਜਿਹੜਾ ਵਾਲੀ ਜਿਹੜਾ ਜੇ ਇਹ ਨਹੀਂ ਕਹਿੰਦੇ ਤਾਂ ਗੁਰੂ ਦੇ ਗੁਰਮਤ ਦੇ ਮੁਲਜ਼ਮ ਵੀ ਨੇ ਇਹ ਵੀ ਸੋਚ ਲੈਣ ਇਹ ਸੋਚ ਲੈਣ ਪਾਦੇ ਵਾਲਾ ਫਾਹਾ ਗਲ ਚ ਪੈਣਾ ਹੀ ਪੈਣਾ ਜੇ ਕਹਿੰਦੇ ਨਹੀਂ ਉਹਦਾ ਪਾਦਾ ਫਾਹਾ ਹੈ ਨਾ ਤੇ ਪਾਦੇ ਵਾਲਾ ਫਾਹਾ ਗਲ ਚ ਹੈ ਪਹਿਲਾ ਫਾਹਾ ਪਿਆ ਪਾਦੇ ਪਿੱਛੋਂ ਦੇ ਗਲ ਚੱਟੜਿਆ ਫਿਰ ਸਿੱਖਾਂ ਦੇ ਗਲ ਚ ਪਾਤਾ ਇਹਨਾਂ ਨੇ ਇੱਛਾ ਮੰਗ ਕਰਕੇ ਕਲਪਨਾ ਹੀ ਕਾਲ ਹੈ ਇੱਛਾਵਾਂ ਅੰਦਰ ਪੈਦਾ ਹੋਣੀਆਂ ਇਹੀ ਕਾਲ ਹੈ ਮੌਤ ਹੈ ਇਹ ਤਾਂ ਫਾਹ ਪਿਆ ਹੋਇਆ ਹੈ ਜੇ ਇੱਛਾਵਾਂ ਨਹੀਂ ਛੱਡਦੇ ਫਾਹ ਗਲਤ ਪਿਆ ਹੋਇਆ ਹੈ ਉਹਨਾਂ ਦੇ ਆਪਣੇ ਅੰਦਰ ਇੱਛਾਵਾਂ ਨੇ ਤਾਂ ਨਹੀਂ ਇੱਛਾਵਾਂ ਛਡਾਉਂਦੇ ਉਹਨਾਂ ਨੇ ਆਪਣੇ ਗਲਤ ਵੀ ਫਾਸੀ ਪਾਈ ਹੋਈ ਹੈ ਸੰਗਤ ਦੇ ਗਲਤ ਵੀ ਫਾਸੀ ਪਾ ਰਹੇ ਨੇ ਇਹ ਗੁਰਬਾਣੀ ਦਾ ਸੱਚ ਹੈ ਇਹ ਆਓ ਸਮਝਾਉਣ ਸਾਨੂੰ ਵੀ ਕਿਵੇਂ ਤੁਸੀਂ ਮੁਕਤੀ ਕਿਵੇਂ ਕਰੋਗੇ ਉਹ ਸਮਝਾਉਣ ਕਿਹੜੀ ਗੁਰਮਤ ਦਾ ਪ੍ਰਚਾਰ ਕਰਦੇ ਨੇ ਉਹ ਸਾਨੂੰ ਤਾਂ ਸਮਝਾਉਣ ਸਾਡੀ ਸਮਝ ਦੇ ਵਿੱਚ ਤਾਂ ਗੁਰਮਤ ਤੋਂ ਉਲਟ ਪ੍ਰਚਾਰ ਉਹ ਸਮਝਾਉਣ ਵੀ ਕਿਵੇਂ ਤੁਸੀਂ ਗੁਰਮਤ ਦਾ ਪ੍ਰਚਾਰ ਕਰਦੇ ਜੇ ਗੁਰਮਤ ਦਾ ਪ੍ਰਚਾਰ ਕਰਦੇ ਹੋ ਫਿਰ ਸਿੱਖੀ ਕਿੱਥੇ ਗਈ ਫਿਰ ਤੁਹਾਡੇ ਅੰਦਰ ਮਾਇਆ ਦੇ ਜਿਹੜੀ ਹੈਗੀ ਝਗੜੇ ਨੇ ਅਹੇਰਾ ਫਿਰ ਜਿਹਨੇ ਕਾਤੇ ਨੇ ਦੱਸਣ ਫਿਰ ਵੀ ਕਿਹੜਾ ਪ੍ਰਚਾਰ ਕਰਦੇ ਹੋ ਤੁਸੀਂ ਸਿੱਖੀ ਦਾ ਗੁਰਬਾਣੀ ਦੇ ਅਨੁਸਾਰ ਪ੍ਰਚਾਰ ਦੱਸੋ ਕਿਹੜਾ ਕਰਦੇ ਹੋ ਜਾਣ ਬੁੱਝ ਕੇ ਨਹੀਂ ਕਰਦੇ ਜਾਣ ਜਿੰਨਾ ਜਾਣਦੇ ਨੇ ਉਹਨਾਂ ਦਾ ਕਰ ਲੋ ਜਿਹੜਾ ਨਹੀਂ ਜਾਣਦੇ ਨਾ ਕਰੋ ਜਿੰਨਾ ਕਿ ਜਾਣਦੇ ਹੋ ਸਮਝਦੇ ਹੋ ਹੀ ਕਰ ਲੋ ਉਹ ਵੀ ਨਹੀਂ ਕਰਦੇ ਗੁਰਮੁਖੀ ਹੋਵੇਂ ਤਾਂ ਹਰ ਰਸ ਪੀਵੇਂ ਜੁਗਾ ਜਗੰਤਰ ਖਾਹੇ ਪਿਆ ਗੁਰਮੁਖ ਦਾ ਲਫ਼ਜ਼ ਤਿਆਗਤਾ ਇਹਨਾਂ ਨੇ ਗੁਰਮੁਖ ਲਫ਼ਜ਼ ਤਿਆਗਤਾ ਗੁਰਮੁਖ ਦਾ ਤੋਂ ਵੱਡਾ ਕੁਝ ਨਹੀਂ ਹੈ ਗੁਰਬਾਣੀ ਉਹ ਗੁਰਮੁਖ ਹੀ ਇੱਥੇ ਤਾਂ ਲੀਡਰ ਨੇ ਗੁਰਮੁਖ ਕਿੱਥੇ ਗੁਰਮੁਖ ਦੀ ਜਗ੍ਹਾ ਸਾਰੇ ਮਨਮੁਖ ਨੇ ਗੁਰਮੁਖ ਕੌਣ ਹੈ ਗੁਰਮੁਖੀ ਢੂੰਡ ਆ ਹਰ ਸੱਜਣ ਲੱਦਾ RAM ਰਾਜੇ ਗੁਰਮੁਖ ਨੇ ਤਾਂ ਹਰ ਸੱਜਣ ਅੰਦਰੋਂ ਲੱਭ ਲਿਆ ਤੇਰਾ ਜੋ ਦੱਸੇ ਕਿਹੜਾ ਲੱਭ ਕਿਹਨੇ ਲੱਭ ਲੈ ਫਿਰ ਜਥੇਦਾਰੀ ਕਾਦੀ ਇਹਨਾਂ ਦੀ ਅਕਾਲ ਤਖਤ ਦੀ ਜੇ ਤੁਸੀਂ ਗੁਰਮੁਖ ਨਹੀਂ ਤੁਸੀਂ ਲੱਭਿਆ ਨਹੀਂ ਕੋਈ ਹੋਰ ਕੋਲ ਲੱਭ ਲੂ ਤੁਸੀਂ ਦੂਏ ਨੂੰ ਕਿਵੇਂ ਲਵਾ ਦੋਗੇ ਫਿਰ ਹੈਡ ਗ੍ਰੰਥੀ ਤੁਸੀਂ ਕਾਹਦੇ ਹੋ ਬਣੇ ਹੋਏ ਕਾਹਦੇ ਵਾਸਤੇ ਬਣੇ ਹੋਏ ਹੋ ਕੀ ਤੁਸੀਂ ਗਵਾਈ ਦੋਗੇ ਖੋਟੇ ਸਿੱਕੇ ਉੱਤੇ ਸਿੱਕੇ ਹੋਏ ਨੇ ਸਭ ਖੋਟ ਇਕੱਠੀ ਹੋ ਗਏ ਨਾ ਖੋਟ ਖੋਟੇ ਆਉਣੀ ਸੀ ਜਿੱਥੇ ਮਾਇਆ ਹੁੰਦੀ ਗੁਰਦੁਆਰੇ 'ਚ ਨਾਮ ਤਾਂ ਚਾਹੀਦਾ ਸੀ ਗਿਆਨੀਆਂ ਦਾ ਤਨ ਨਾਮ ਹੈ ਗੁਰਦੁਆਰੇ ਦਾ ਨਾਮ ਤਾਂ ਦੇ ਅੰਬਾਰ ਲੱਗੇ ਹੋਣੇ ਚਾਹੀਦੇ ਸੀ ਨਾਮ ਵੰਡਿਆ ਜਾਣਾ ਚਾਹੀਦਾ ਸੀ ਗੁਰੂ ਘਰ ਤੋਂ ਆ ਤਾਰਾ ਦੂਆ ਕੌਡੀਆਂ ਤੇ ਪਰ ਉੱਤੇ ਮਨਮੁਖੇ ਹੋਣੇ ਸੀ ਇਹ ਮਨਮੁਖਾਂ ਦਾ ਤਾਰਾ ਹੈ ਗੋਲਕ ਮਨਮੁਖਾਂ ਦਾ ਤਾਰਾ ਹੈ ਨਾਮ ਗੁਰਮੁਖਾਂ ਦਾ ਤਾਰਾ ਤੇ ਉੱਥੇ ਤਾਂ ਮਨਮੁਖਾਂ ਦਾ ਤਾਰਾ ਭਗਤਾਂ ਸੰਸਾਰੀ ਧਨ ਹੈ ਜਿਹਨੂੰ ਸੰਸਾਰ ਵਾਲਾ ਤਾਰਾ ਹੈ ਭਗਤਾਂ ਦਾ ਤਾਂ ਨਹੀਂ ਗੁਰੂ ਉਹ ਤੇ ਕੀ ਕਰਨ ਜਾਣ ਤੁਹਾਡੇ ਕੋਲ ਕਾਸ ਨੂੰ ਜਾਣ ਉੱਥੇ ਗੁਰਮੁਖ ਢੂੰਡਦੇ ਢੂੰਡਦੇ ਹਰ ਸੱਜਣ ਲੱਦਾ ਸੱਜਣ ਦਾ ਅੰਦਰ ਹੈ ਜਿਹਨੇ ਲੱਭਣਾ ਆਪਣੇ ਅੰਦਰੋਂ ਲੱਭ ਲੋ ਉੱਥੇ ਕੀ ਹੈ ਉੱਥੇ ਆ ਮਨਮੁਖਾਂ ਦਾ ਤਾਂ ਮਾਇਆ ਮਾਇਆ ਮਰੂਨ ਬਿਸਰੈ ਬੰਗੇ ਗੱਮਾ ਇਹ ਮੰਗ ਰਹੇ ਹੋਰ ਕੀ ਮੰਗਦੇ ਮਰੋ ਮਰੋ ਮਾਇਆ ਬਿਸਰ ਦੀ ਗੱਲ ਤੁਹਾਡੇ ਮਹਾਂਪ੍ਰਭ ਦਾ ਚਿੱਤੇ ਨਹੀਂ ਹੋਣਾ ਤੁਹਾਡੇ ਉਹ ਚਿੱਤਾ ਹੀ ਕੋਈ ਨਹੀਂ ਤੇ ਸਿੱਖੀ ਕਿੱਥੋਂ ਪੈਦਾ ਹੋਣੀ ਸੀ ਕਲਰ ਦੇ ਵਿੱਚ ਜੇ ਦਾਣੇ ਵੀ ਖੜਾ ਦਈਏ ਤਾਂ ਵੀ ਉਹ ਦਾਣੇ ਦਾ ਹੈ ਨਹੀਂ ਖਣਾਉਣ ਨੂੰ ਜ਼ਮੀਨ ਤਾਂ ਕਲਰ ਵਾਲੀ ਉਹ ਸਹੀ ਕਲਰ ਤਾਂ ਖੇਤੀ ਬੀਜਣੀ ਵੀ ਚਾਹ ਕਹਿੰਦੇ ਸੀ ਵੀ ਨਹੀਂ ਬੀਜਣੀ ਚਾਹੀਦੀ ਪਰ ਤੁਸੀਂ ਤਾਂ ਵੀ ਜ਼ਮੀਨ ਵੀ ਕਲਰ ਹੈ ਬੀਜਦੇ ਵੀ ਕੱਖ ਨਹੀਂ ਕਲਰ ਦੀ ਮਿੱਟੀ ਹੈ ਉਹ ਕੱਪੜੇ ਧੋਣ ਦੇ ਕੰਮ ਹੋ ਜਾਂਦੀ ਹੈ ਉਹ ਸਰੀਰ ਕਪੜਾ ਹੈ ਇਹਦਾ ਸਾਬਣ ਸੋਡਾ ਹੀ ਬਣਦਾ ਹੈ ਇਹਦੀ ਸਾਫ ਸਫਾਈ ਖਾਤਰ ਤੇ ਮਾਇਆ ਹੈ ਹੋਰ ਕੁਝ ਨਹੀਂ ਹੈ ਬਾਹਲੇ ਸਰੀਰ ਵਾਸਤੇ ਹੀ ਹੈ ਦੀ ਸਾਫ ਸਫਾਈ ਇਹਦੀ ਸ਼ੋਅ ਹੈ ਹੋਰ ਕੁਝ ਨਹੀਂ ਉੱਥੇ ਗਿਆਨੀਆਂ ਦਾ ਤਾਂ ਨਾਮ ਸੀ ਸੰਸਾਰੀਆਂ ਦਾ ਤਾਂ ਦੂਆ ਤਾਂ ਜਿਹੜਾ ਗੋਲਕ ਹੈ ਤੇ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਆਇਆ ਇਹ ਵੀ ਗੁਰਬਾਣੀ ਕਹਿੰਦੀ ਹੈ ਤੇ ਗੁਰਮੁਖੋ ਤੇ ਤੁਹਾਡੇ ਕੋਲ ਕੀ ਕਰਨ ਜਾਣ ਤੇ ਇਹਦਾ ਸੰਸਾਰੀ ਵਾਲਾ ਤਾਂ ਵਾੜਿਆ ਹੋਇਆ ਤੇ ਉਹਨਾਂ ਨੇ ਲੜਾਈ ਕਰਕੇ ਉੱਥੇ ਜਾ ਕੇ ਥੋੜਾ ਲੜ ਲੜਨਾ ਪਰੇ ਤੋਂ ਹੋ ਜਾਣ ਕੀ ਰੱਖਿਆ ਤੁਹਾਡੇ ਕੋਲ ਜਗਾ ਦਾ ਕੋਈ ਸੰਬੰਧ ਨਹੀਂ ਹੈ ਜਗ੍ਹਾ ਕੋਈ ਪਵਿੱਤਰ ਨਹੀਂ ਹੁੰਦੀ ਬਾਹਰ ਮਾਇਆ ਪਵਿੱਤਰ ਹੁੰਦੀ ਹੈ ਮਾਇਆ ਬਾਹਰ ਤਾਂ ਸੱਚ ਔਰ ਸੁੱਚ ਦੋਈ ਚੀਜ਼ਾਂ ਨਹੀਂ ਹਨ ਨਾ ਸੱਚ ਹੈ ਨਾ ਸੁੱਚ ਹੈ ਸੰਸਾਰ ਦੇ ਵਿੱਚ ਨਾ ਸੱਚ ਹੈ ਨਾ ਸੁੱਚ ਹੈ ਦੋਈ ਚੀਜ਼ਾਂ ਨਹੀਂ ਹਨ ਸੰਸਾਰ ਵਿੱਚ ਕੀ ਆ ਕੂੜ ਹੈ ਔਰ ਕੂੜ ਦਾ ਹੀ ਪਸਾਰਾ ਸੰਸਾਰ ਕੂੜ ਰਾਜਾ ਕੂੜ ਪਰਜਾ ਕੂੜ ਸਭ ਜੇ ਇਹ ਗੱਲ ਸੱਚੀ ਹੈ ਤਾਂ ਕੋਈ ਜਗ੍ਹਾ ਪਵਿੱਤਰ ਨਹੀਂ ਹੈ ਵਾਹ ਜੇ ਗੁਰਬਾਣੀ ਸੱਚੀ ਹੈ ਫਿਰ ਕੋਈ ਜਗ੍ਹਾ ਪਵਿੱਤਰ ਨਹੀਂ ਤੁਸੀਂ ਕਹਿੰਦੇ ਰਹੋ ਗੁਰਬਾਣੀ ਨੂੰ ਛੱਡ ਕੇ ਜਿਹਨੂੰ ਮਰਜੀ ਪਵਿੱਤਰ ਬੋਲੋ ਬਾਣੀ ਨਹੀਂ ਮੰਨਦੇ ਤਾਂ ਹੀ ਕਬੀਰ ਨੇ ਕਿਹਾ ਸੀ ਕਿ ਭਾਵੇਂ ਪਹਿਲੇ ਦਰਸ਼ਨ ਬਗਰ ਪਾਇਓ ਹੁਣ ਕਾਸ਼ੀ ਬਸੇ ਜਾਈ ਆਈ ਫਿਰ ਮੈਂ ਕਾਸ਼ੀ ਬਸਿਆ ਪਰ ਜੈਸਾ ਮਗਰ ਤੈਸੀ ਕਾਸ਼ੀ ਮੈਨੂੰ ਮਗਰ ਪਵਿੱਤਰ ਨਹੀਂ ਲੱਗਦਾ ਇਹ ਸ਼ਬਦ ਗੁਰੂ ਸਾਹਿਬ ਨੇ ਵਿਚ ਰੱਖਿਆ ਹੈ ਅਸੀਂ ਜਗਾਵਾਂ ਨੂੰ ਪਵਿੱਤਰ ਕਹਿਤਾ ਗੁਰਬਾਣੀ ਛੱਡ ਦਿੱਤੀ ਇਹਦਾ ਮਤਲਬ ਜੋ ਗੁਰਮਤ ਪੜਾਈ ਦੀ ਉਹ ਛੱਡਤੀ ਤਿਆਗਤੀ ਅਸੀਂ ਹਿੰਦੂਆਂ ਨੇ ਕਿਹਾ ਸੀ ਆਹ ਸਥਾਨ ਪਵਿੱਤਰ ਹੈ ਇੱਥੇ ਸ਼ਿਵ ਜੀ ਪ੍ਰਗਟ ਹੋਇਆ ਇੱਥੇ ਉਹ ਹੋਇਆ ਇੱਥੇ ਉਹ ਉਹ ਹੀ ਅਸੀਂ ਫੜ ਲਿਆ ਜਗਾ ਜਗਾ ਹੋਲ ਕਰ ਰੱਖ ਲਈਆਂ ਟੋਲੇ ਬਣਾ ਲੈ ਆਪਣਾ ਗੁਜ਼ਾਰਾ ਉਤੇ ਮਾਇਆ ਚੜਦੀ ਹੈ ਪੇਟ ਪੂਜਾ ਦਾ ਸਾਧਨ ਬਣਾ ਲਿਆ ਹੋਰ ਕੁਝ ਨਹੀਂ ਹੈ ਜੇ ਤੁਸੀਂ ਗੁਰਮ ਚਲੋ ਕੁਝ ਮੰਨ ਲੈਂਦੇ ਜੇ ਗੁਰਮਤ ਦਾ ਵੀ ਪ੍ਰਚਾਰ ਕਰਦੇ ਹੋ ਜਗ੍ਹਾ ਤੇ ਜਗਾ ਜਗਾ ਗੁਰਮਤਿ ਦਾ ਪ੍ਰਚਾਰ ਕਰਦੇ ਫਿਰ ਵੀ ਅਸੀਂ ਮੰਨ ਲੈਂਦੇ ਵੀ ਚਲੋ ਵੀ ਐਨੇ ਗੁਰਦੁਆਰੇ ਬਣਾਉਣ ਦਾ ਕੋਈ ਫਾਇਦਾ ਗੁਰਮਤਿ ਦਾ ਪ੍ਰਚਾਰ ਹੁੰਦਾ ਉਹ ਤਾਂ ਹੋ ਹੀ ਰਿਹਾ ਜਿਹੜਾ ਮੁੱਦਾ ਸੀ ਜਿਹੜੇ ਮੁੱਦੇ ਖਾਤਰ ਗੁਰਦੁਆਰੇ ਬਣਾਏ ਤੇ ਉਹਦੀ ਤਾਂ ਤੁਸੀਂ ਖਿਲਾਫਤ ਕਰਦੇ ਹੋ ਗੁਰਮਤਿ ਦਾ ਖਿਲਾਫ ਖੜੇ ਹੋ ਤਾਂ ਥੋ ਥੋ ਜਿਹੜੇ ਗੁਰਦੁਆਰੇ ਬਣਾਏ ਨੇ ਗੁਰਮਤਿ ਸੱਚ ਪ੍ਰਗਟ ਨਾ ਹੋ ਜਵੇ ਇਸ ਕਰਕੇ ਬਣਾਏ ਨੇ ਵੀ ਜਿੱਥੋਂ ਵੀ ਸੱਚ ਪ੍ਰਗਟ ਹੋਵੇ ਉਹਦਾ ਸਿਰ ਦੱਬ ਦਈਏ ਪੈਰ ਧਰ ਕੇ ਉੱਥੇ ਹੀ ਇਹ ਤਾਂ ਬਣਾਏ ਨੇ ਇਹ ਗੱਲ ਕਿਸੇ ਗੁਰਦੁਆਰੇ ਬੋਲੋ ਕੋਈ ਕਿਸੇ ਨੂੰ ਬਰਦਾਸ਼ਤ ਨਹੀਂ ਤੇ ਗੁਰਦੁਆਰੇ ਕਾਹ ਨੂੰ ਬਣਾਏ ਨੇ ਤੁਸੀਂ ਜੇ ਤੁਸੀਂ ਗੁਰਬਾਣੀ ਦੀ ਸਹੀ ਵਿਆਖਿਆ ਹੀ ਨਹੀਂ ਉੱਥੇ ਸੁਣ ਸਕਦੇ ਮਨਮੁਖ ਨਹੀਂ ਸੁਣ ਸਕਦਾ ਗੁਰਬਾਣੀ ਨੂੰ ਮਨਮੁਖ ਸੱਚ ਨਹੀਂ ਸੁਣ ਸਕਦਾ ਨਾਮ ਸੁਣ ਤੇ ਚੱਲ ਵਿਛੂ ਡਸਾਨਾ ਇਹਨਾਂ ਤੇ ਤਾਂ ਵਿਛੂ ਵਾਂਗੂ ਲੜ ਜਾਂਦਾ ਸੱਚ ਜਿਵੇਂ ਆਦਮੀ ਦੇ ਵਿਛੂ ਲੜਦਾ ਨਾ ਤੜਫਦਾ ਐ ਤੜਫਣਾ ਸੱਚ ਨਾਲ ਐ ਤੜਫਦੇ ਹੁੰਦੇ ਨੇ ਮਨਮੁਖ ਤੜਫਣਗੇ ਸਾਰੇ ਪਰ ਇਹ ਖਿਆਲ ਰੱਖ ਲਓ ਜਿਹੜੇ ਤੜਫਦੇ ਹੋ ਸਾਰੇ ਮਨਮੁਖ ਇਹ ਵੀ ਧਿਆਨ ਰੱਖਿਓ ਆਪਣਾ ਜਿਹਨੂੰ ਸੱਚ ਵਿਛੂ ਲੱਗੂਗਾ ਮਨਮੁਖ ਇਹ ਵੀ ਖਿਆਲ ਕਰ ਲਿਓ ਆਪਣਾ ਆਤਮ ਚਿੰਤਨ ਹੈ ਵੀ ਮੈਨੂੰ ਕੌੜਾ ਕਿਉਂ ਲੱਗਦਾ ਸੱਚ ਸੱਚ ਆਖਾਂ ਦਾ ਭਾਂਬੜ ਮੱਚਦਾ ਹੈ ਜੇ ਤਾਂ ਹੁਣ ਮੱਚਿਆ ਭਾਂਬੜ ਸੱਚ ਤੋਂ ਫਿਰ ਤਾਂ ਸਾਰੇ ਸਿੱਖ ਮਨਮੁਖ ਨੇ ਇਹ ਨਿਸ਼ਾਨੀ ਹੈ ਭਾਂਬੜ ਮੱਚਿਆ ਤਾਂ ਮਨਮੁਖ ਨੇ ਇਹ ਆਖ ਕਹੋਏ ਸੱਚ ਨਹੀਂ ਇਹ ਸਾਬਤ ਕਰੋ ਸੱਚ ਨਹੀਂ ਹੈ ਜੇ ਭਾਂਬੜ ਮੱਚਿਆ ਫਿਰ ਮਨਮੁਖ ਹੋ ਫਿਰ ਅੰਮ੍ਰਿਤ ਨਹੀਂ ਪੈਟਰੋਲ ਅੰਮ੍ਰਿਤ ਤਾਂ ਠੰਡਾ ਹੁੰਦਾ ਹੈ ਉਹਦਾ ਦਾ ਪੈਟਰੋਲ ਵੀ ਠੰਡਾ ਹੈ ਹਾਂ ਅੰਮ੍ਰਿਤ ਨਾਲੋਂ ਜ਼ਿਆਦਾ ਠੰਡਾ ਹੁੰਦਾ ਪੈਟਰੋਲ ਜੱਤ ਪਾ ਲਈਏ ਨਾ ਪਾਣੀ ਨਾਲੋਂ ਜ਼ਿਆਦਾ ਠੰਡਾ ਹੁੰਦਾ ਪਰ ਜਦ ਤੀਲੀ ਲੱਗਦੀ ਹੈ ਨਾ ਬ੍ਰਹਮਾ ਦੀ ਜਦ ਤੀਲੀ ਪੈਂਦੀ ਹੈ ਫਿਰ ਵਜਦਾ ਹੈ ਗੁਰਮੁਖੀ ਹੋਵੇ ਤਾਂ ਹਰ ਰਸ ਪੀਵੇ ਗੁਰਮੁਖੀ ਹੋਵੇ ਤਾਂ ਹਰ ਰਸ ਪੀਵੇ ਗੁਰਮੁਖ ਹੋਵੇ ਤਾਂ ਹਰ ਰਸ ਪੀਵੇ ਤਾਂ ਗੁਰਬਾਣੀ ਨੂੰ ਬੰਦੇ ਤਾਂ ਸਮਝੇ ਇਹਦਾ ਹਰ ਰਸ ਹੈ ਦੇ ਵਿੱਚ ਹਰ ਕੀ ਕਥਾ ਹੈ ਗੁਰਬਾਣੀ ਹਰ ਕੀ ਕਥਾ ਹੈ ਹਰ ਕੀ ਕਥਾ ਨੂੰ ਸਮਝਣਾ ਹੀ ਹਰ ਰਸ ਪੀਣਾ ਹਰ ਕੀ ਕਥਾ ਨੂੰ ਬੁਝਣਾ ਹੀ ਹਰ ਰਸ ਪੀਣਾ ਫਿਰ ਤਾਂ ਤੈਨੂੰ ਇਹ ਲੱਗੇ ਚੰਗੀ ਗੁਰਬਾਣੀ ਫਿਰ ਵਿਛੂ ਨਾ ਲੜੇ ਇਹ ਤਾਂ ਰਸ ਬੰਦ ਕੇ ਪੀ ਲਵੇ ਫਿਰ ਤੈਨੂੰ ਇਹਦੇ ਨਾਂ ਆਵੇ ਸ਼ਾਂਤੀ ਤੇ ਵਿਛੂ ਲੜਦਾ ਤੇ ਫਿਰ ਤੂੰ ਕੂੜਿਆਰ ਵੜ ਛਾਲ ਕਰ ਕੇ ਛੱਟ ਕੱਢਦੇ ਨੇ ਉਹ ਕੂੜਿਆਰ ਜਿਹੜੇ ਗੁਰੂ ਘਰ ਚਲੇ ਜਾਂਦੇ ਸੀ ਥੋੜਾ ਜਿਹਾ ਬਹਿ ਜਾਂਦੇ ਸੀ ਸੁਣਦੇ ਸੀ ਨਾ ਬੜਾ ਵੜ ਛਾਲ ਕਰਕੇ ਪਾਸੇ ਪੂਸੇ ਮਾਰ ਕੇ ਉਹਨਾਂ ਦੇ ਰਵੇਦੇ ਸੀ ਮੁਸ਼ਕਲ ਨਾਲ ਫਿਰ ਜਾ ਕੇ ਕੂੜਿਆਰ ਬਹਿ ਜਾਏ ਬਹਿ ਕੂੜਿਆਰਾਂ ਪਾਸ ਉਹ ਹਾਲਤ ਹੈ ਤੁਹਾਡੀ ਆਪਣੇ ਅੰਦਰ ਝਾਕ ਕੇ ਦੇਖੋ ਹੁਣ ਹੈ ਆਪਣੇ ਅੰਦਰ ਝਾਕਣ ਦਾ ਸਮਾਂ ਦੇਖੋ ਤਾਂ ਕਿਦੇ ਕਿਦੇ ਅੰਦਰ ਕੀ ਕੀ ਹੈ ਸਭ ਪਤਾ ਲੱਗ ਜੂ ਕੌਣ ਸਿੱਖਾ ਕੌਣ ਨਹੀਂ ਹੈ ਆਤਮ ਚਿੰਤਨ ਹੈ ਨਕਸ਼ਾ ਦੇਤਾ ਬਣਾ ਲਓ ਆਪਣਾ ਨਕਸ਼ਾ ਨਾਲ ਮੁਖੌਟੇ ਸਿੱਖੀ ਦੇ ਲਾ ਕੇ ਅੰਦਰ ਆਪਣਾ ਦੇਖੋ ਮੁਖੌਟੇ ਤੇ ਥੱਲੇ ਕੀ ਹੈ ਉੱਪਰ ਸਿੱਖੀ ਦੇ ਮਖੌਟੇ ਨੇ ਮਖੌਟੇ ਤੇ ਥੱਲੇ ਬਾਣਾ ਦਾ ਮਖੌਟਾ ਅਸਲੀ ਕਿਹੜਾ ਅੰਦਰਲਾ ਦੇਖੋ ਕੀ ਹੈ ਸਿੱਖੀ ਦਾ ਹੈ ਕਿ ਨਹੀਂ ਹੈ ਇਹ ਮਖੌਟੇ ਨਹੀਂ ਕਿਸੇ ਨੇ ਪੁੱਛਣੇ ਪਰਖ ਸੱਚ ਦੀ ਆਉਣੀ ਹੈ ਉਗੜ ਗਿਆ ਤਬ ਖੋਟਾ ਤਬ ਖੋਟਾ ਹੁਆ ਜਦ ਨਦਰ ਸਰਾਫਾ ਆਇਆ ਜੇ ਸਰਾਫ ਨੇ ਜਾਣਾ ਉਹਨੇ ਖੋਟ ਚੱਕ ਕੇ ਪਰੇ ਮਾਰਨਾ ਵੀ ਇਹ ਤਾਂ ਉੱਤੋਂ ਦੇਖਣ ਨੂੰ ਮੋਹਰ ਤਾਂ ਹੈਗੀ ਸਾਰੀ ਸ਼ਕਲ ਤਾਂ ਹੈ ਰੁਪਈਏ ਦੀ ਹੋਈ ਆ ਪਰ ਹੈ ਖੋਟਾ ਉੱਪਰੋਂ ਦਾ ਸਾਰ ਸਿੱਖ ਹੈ ਬਾਣਾ ਦਾ ਸਿੱਖੀ ਦਾ ਹੀ ਹੈ ਅੰਦਰ ਦੀ ਹੈ ਸਿੱਖੀ ਅੰਦਰ ਖੋਟੇ ਹੈ ਅੰਦਰ ਵਾਲੀ ਗੱਲ ਹੁਣ ਪੁੱਗਣੀ ਹੈ ਬਾਹਰ ਵਾਲੀ ਕਿਸੇ ਨੂੰ ਨਹੀਂ ਪੁੱਛਣੀ ਪਤਾ ਹੈ ਸਾਰਿਆਂ ਨੂੰ ਪਰ ਆਹ ਕਸੌਟੀ ਹੈ ਜਿਹੜੀ ਰਾਮ ਕੀ ਨਾ ਇਹ ਕਸੌਟੀ ਦੇ ਲਾ ਕੇ ਫਿਰ ਤਸੱਲੀ ਹੋ ਜਾਂਦੀ ਵੀ ਹਾਂ ਖੋਟਾ ਖਰਾ ਜੁਗਾ ਜਗੰਤਰ ਖਾਹੇ ਪਿਆ ਜੇ ਗੁਰਮੁਖ ਹੋਵੇ ਅੰਦਰੋਂ ਹਰ ਰਸ ਨਾਲ ਜੁੜ ਜਵੇ ਅੰਦਰ ਤੇਰੇ ਜਿਹੜਾ ਨਾਮ ਨਿਧਾਨ ਹੈ ਤੈਨੂੰ ਬ੍ਰਜਵੇ ਜੁਗਾ ਜਗਤਰਾਂ ਦਾ ਖਾਂਦਾ ਰਹੇ ਉਹ ਅਮਰਤਾ ਹੈ ਜਿੰਨਾ ਜਰ ਖਾਂਦਾ ਰਹੇਗਾ ਉਹਦੇ ਨਾਲ ਜੁੜਿਆ ਰਹੇਗਾ ਤੂੰ ਨਹੀਂ ਮਰਦਾ ਜੁਗਾ ਜਵੰਤਰ ਦਾ ਮਤਲਬ ਹੈ ਮਰਦਾ ਹੀ ਨਹੀਂ ਅਰਬਦ ਨਰਬਦ ਤਦੂ ਕਾਰਾ ਅਰਬਦ ਨਰਬਦ ਸਾਲਾਂ ਖਾਤਰ ਨਹੀਂ ਵਰਦਾ ਅਰਬਦ ਨਰਬਦ ਜੁਗਾਂ ਖਾਤਰ ਨਹੀਂ ਵਰਦਾ ਜਿਹੜੇ ਕਿ ਉਹਦਾ ਕਿਸੇ ਨੂੰ ਗਿਆਨ ਨਹੀਂ ਤਦੂ ਕਾਰਾ ਦਾ ਮਤਲਬ ਹੈ ਉਸ ਸਮੇਂ ਦਾ ਕਿਸੇ ਨੂੰ ਕੋਈ ਗਿਆਨ ਨਹੀਂ ਉਸ ਸਮੇਂ ਦੀ ਕੋਈ ਖੁਲਾਸਾ ਨਹੀਂ ਕੀਤਾ ਹੋਇਆ ਖੁਲਾਸਾ ਕਰਤਾ ਕੀਤਾ ਜਾਤੋ ਜੀਵ ਵੱਖਰਾ ਹੋਇਆ ਤ੍ਰਿਤੀਏ ਉਤੇ ਜਦ ਦਤੇੜਾ ਪਿਆ ਸੱਤ ਕੇ ਖੇੜੇ ਦਾ ਤਾਂ ਇੰਨੀ ਹੀ ਗੱਲ ਹੈ ਪ੍ਰਥਮੇ ਵਸਿਆ ਸੱਤ ਦਾ ਖੇੜਾ ਬਸ ਸਾਰੇ ਖੜੇ ਹੋਏ ਤੇ ਅੰਦਰੋਂ ਕਬਲ ਦੇ ਫੁੱਲਾਂ ਵਾਂਗੂ ਸਾਰੇ ਖੁਸ਼ੀ ਸੀ ਕਿਸੇ ਦੇ ਅੰਦਰ ਕੋਈ ਕਮੀ ਨਹੀਂ ਸੀ ਕੋਈ ਝਗੜਾ ਕੋਈ ਲੜਾਈ ਨਹੀਂ ਸੀ ਪ੍ਰਥਮੇ ਵਸਿਆ ਸਾਰੇ ਵਸੇ ਹੋਏ ਸੀ ਕਿਸੇ ਦਾ ਮਨ ਭਜਦਾ ਨਹੀਂ ਸੀ ਸਾਰਿਆਂ ਦੇ ਅੰਦਰ ਸੁਖ ਸ਼ਾਂਤੀ ਸੀ ਤ੍ਰਿਤੀਏ ਵਿੱਚ ਕੁਛ ਪਿਆ ਤੇੜਾ ਦੋ ਮਾਨਾ ਚਿੱਤ ਚ ਤੇੜ ਗੱਲ ਪਈ ਹੈ ਤੇ ਤੇੜ ਪਈਆ ਉਹ ਤੋਂ ਤ੍ਰੇਤਾ ਆ ਗਿਆ ਤੇੜ ਪੈਣ ਤੇ ਤ੍ਰੇਤਾ ਹੈ ਜੋ ਮਨ ਫਟ ਗਿਆ ਸਵੈ ਭੰਗ ਹੋ ਗਿਆ ਆਪਣੇ ਆਪ ਹੀ ਤੜ ਗਿਆ ਇਹ ਤਿੜ ਗਿਆ ਚਿੱਤਰ ਮਨ ਚ ਤੇੜ ਪੈ ਗਈ ਦੋਹਾਂ ਦੀ ਸਲਾਹ ਇੱਕ ਨਹੀਂ ਰਹੀ ਸਲਾਹ ਬਦਲ ਗਈ ਤਦੇ ਧਾਵਤ ਵਰਜ ਰਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖੀ ਹੋਵੇ ਤਾਂ ਹਾਲਤ ਪੀਵੇ ਜੁਆ ਜਗੰਤਰ ਖਾਹੇ ਪਿਆ ਤਦਾ ਧਾਵਤ ਧਾਵਤ ਮਨ ਜਿਹੜਾ ਹੈਗਾ ਰੁਕਦਾ ਨਹੀਂ ਸਾਰੇ ਬੰਦੇ ਦੇ ਮਨ ਨਹੀਂ ਰੁਕਦਾ ਰੋਕਣਾ ਤੁਹਾਨੂੰ ਹੀ ਹੈ ਪਾਠ ਪੜਦੇ ਆ ਮਨ ਨਹੀਂ ਰੁਕਦਾ ਕੋਈ ਸਮਾਧੀ ਲਾਉਂਦਾ ਉਹਦਾ ਮਨ ਨਹੀਂ ਰੁਕਦਾ ਕੋਈ ਭਗਤੀ ਕਰਨ ਬੈਠਦਾ ਬਾਲਾ ਫਿਰ ਬੈਠਦਾ ਮਨ ਨਹੀਂ ਰੁਕਦਾ ਮਨ ਰੋਕਣ ਦਾ ਅਸਲੀ ਸਾਡਾ ਧਰਮ ਹੈ ਮਨ ਰੁਕਦਾ ਨਹੀਂ ਮਨ ਨਹੀਂ ਰੁਕਦਾ ਜਿੰਨਾ ਚਿਰ ਦਿਮਾਗ ਨਾਲ ਸਪਰਸ਼ ਕਰਦਾ ਹੈ ਰੁਕੇ ਨਹੀਂ ਸਕਦਾ ਜਦੋਂ ਦਿਮਾਗ ਨਾਲ ਸਪਰਸ਼ ਕਰੂਗਾ ਰੁਕਦਾ ਕਦ ਹੈ ਜੇ ਮਨ ਕੰਠ ਤੋਂ ਉੱਪਰ ਆਵੇ ਹੀ ਨਾ ਸੁਰਤ ਫਿਰ ਰੁਕਦੀ ਹੈ ਜਿਹਨੇ ਰੋਕੀ ਹੈ ਉਹਨੇ ਦੱਸੀ ਹੈ ਕੰਠ ਨੂੰ ਗੂੜ ਦੁਆਰਾ ਕਹਿੰਦੇ ਨੇ ਕਬੀਰ ਨੇ ਕੰਠ ਨੂੰ ਮੂੜ ਦੁਆਰਾ ਕਿਹਾ ਕੰਠ ਹੈ ਜਿਹੜਾ ਆਹ ਇੱਕ ਇੱਕ ਚੱਕਰ ਜੋਗੀ ਵੀ ਮੰਨਦੇ ਨੇ ਇਹਨੂੰ ਮੂੜ ਦੁਆਰਾ ਕਿਹਾ ਇੱਥੋਂ ਸੁੱਤ ਥੱਲੇ ਚਲੀ ਗਈ ਸੰਸਾਰ ਨੂੰ ਸਾਡਾ ਕਨੈਕਸ਼ਨ ਟੁੱਟ ਜਾਂਦਾ ਸੌ ਜਾਂਦੇ ਹੋ ਇੱਥੋਂ ਉੱਤੇ ਆ ਗਈ ਫਿਰ ਕਿਤੇ ਵੀ ਖੜਦੀ ਦਿਮਾਗ ਹੀ ਜਾਂਦੀ ਹੈ ਸਿੱਧੀ ਦਿਮਾਗ ਜਾ ਕੇ ਗਿਆਨ ਦੀ ਤਰ੍ਹਾਂ ਚੱਲਦੀ ਹੈ ਸਾਡੇ ਸਰੀਰ 'ਚ ਫੈਲ ਜਾਂਦੀ ਗਿਆਨ ਜਿਹੜੀ ਦਿਮਾਗ ਨਾਲ ਸੁੱਤ ਜੁੜ ਕੇ ਹੀ ਸਰੀਰ 'ਚ ਫੈਲਦੀ ਹੈ ਸਾਰੇ 'ਚ ਜਿਵੇਂ ਪਾਣੀ 'ਚ ਬਿਜਲੀ ਫੈਲ ਜਾਂਦੀ ਹੈ ਨਾ ਸਾਰੇ ਜੇ ਤਾਰ ਪਾਣੀ 'ਚ ਪਾ ਦਈਏ ਤਾਂ ਪਾਣੀ ਸਾਰੇ 'ਚ ਬਿਜਲੀ ਫੈਲ ਜਾਂਦੀ ਹੈ ਇਹ ਜਿਹੜੀ ਜੋਤ ਹੈ ਇਹਦਾ ਦਿਮਾਗ ਦੇ ਰਸਤੇ ਸਾਰੇ ਪਾਣੀ ਨਾਲ ਸਰੀਰ ਨਾਲ ਜੁੜਦਾ ਹੈ ਬਬੀਹਾ ਜਲ ਮਹਿ ਤੇਰਾ ਬਾਸ ਹੈ ਇਹ ਮਨ ਬਬੀਹੇ ਦਾ ਜਲ ਦੇ ਵਿੱਚ ਵਾਸ ਹੈ ਪਾਣੀ ਸਰੀਰ ਚ ਹੈਗਾ ਹੀ ਇਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਦਾ ਵਾਸ ਹੈ ਖੂਨ ਦਾ ਜਿੱਥੇ ਦੌਰਾ ਘਟ ਜਾਂਦਾ ਉੱਥੇ ਕੰਟਰੋਲ ਸ਼ਕਤੀ ਦਾ ਘਟ ਜਾਂਦਾ ਉਹਨਾਂ ਦਾ ਇਹਦਾ ਕੰਟਰੋਲ ਹੈ ਘਟ ਜਾਂਦਾ ਮਨ ਨਹੀਂ ਰੁਕਦਾ ਦਿਮਾਗ ਦੇ ਵਿੱਚ ਜਾ ਕੇ ਕਦੇ ਵੀ ਜੇ ਕੰਠ ਤੋਂ ਥੱਲੇ ਰੋਕ ਲਈਏ ਤਾਂ ਰੁਕਦਾ ਕੰਠ ਤੋਂ ਉੱਪਰ ਚਲੇ ਗਿਆ ਫਿਰ ਨਹੀਂ ਰੁਕਦੀ ਸੋਤ ਕਦੇ ਵੀ ਇਸ ਕਰਕੇ ਕਬੀਰ ਕਹਿੰਦਾ ਮੂਲ ਦੁਆਰੇ ਬੰਦਿਆ ਬੰਦ ਕੰਠ ਦੇ ਉੱਤੇ ਜਿਹੜਾ ਸੀ ਨਾ ਪੱਛਮ ਦੁਆਰੇ ਕੀ ਸਿਲ ਓੜ ਜਦ ਅੰਦਰ ਨੂੰ ਝਾਕਦੇ ਆ ਤਾਂ ਆ ਦੁਆਰਾ ਉਸਰਾ ਪੱਛਮ ਦਾ ਹੋ ਜਾਂਦਾ ਜੇ ਕੋਈ ਅੰਦਰ ਨੂੰ ਵੜੂ ਬਾਹਰੋਂ ਆਇਆ ਅੰਦਰ ਨੂੰ ਵੜਿਆ ਜਾਂ ਅੰਦਰ ਵੜ ਗਿਆ ਤਾਂ ਦਰਵਾਜ਼ੇ ਵੱਲ ਪਛਾਪੇ ਹੋ ਜਾਣੀ ਉਹਦੀ ਜੇ ਬਾਹਰ ਖੜਾ ਦਰਵਾਜ਼ੇ ਤੋਂ ਦਰਵਾਜ਼ੇ ਵੱਲ ਮੂੰਹ ਵਾਲਾ ਜੇ ਅੰਦਰ ਵੜ ਗਿਆ ਦਰਵਾਜ਼ੇ ਵੱਲ ਬੈਠਾ ਜਦੋਂ ਅਸੀਂ ਸੁੱਤੇ ਹੁੰਦੇ ਆ ਤਾਂ ਆਹ ਕੰਠ ਜਿਹੜਾ ਦਵਾਰ ਹੈ ਇਹ ਵੱਲ ਪਿੱਠੋਦੀ ਹੈ ਸਾਡੀ ਇਹ ਮੂਲ ਦਵਾਰ ਹੈ ਇਹਨੂੰ ਪੱਛਮ ਦਵਾਰੇ ਕੀ ਜ਼ਰੂਰ ਦਾ ਮਤਲਬ ਹੈ ਇੱਥੋਂ ਪਿੱਛੇ ਜਾਣਾ ਹੀ ਨਹੀਂ ਇਧਰ ਉਹ ਕਰਨਾ ਹੀ ਨਹੀਂ ਇੱਥੇ ਪੱਕਾ ਵੱਢ ਲਾ ਦੇ ਸਿਰ ਪੱਥਰ ਦਾ ਵੱਢ ਪੱਥਰ ਟੁੱਟੇ ਵੱਢ ਜੇ ਤੋਂ ਸੁਰ ਤੋਂ ਤੇ ਚਲੀ ਗਈ ਦਿਮਾਗ ਨਾਲ ਟੱਚ ਹੋ ਗਈ ਫੇਰ ਰੁਕਣੀ ਰੁਕੇ ਨਹੀਂ ਸਕਦੀ ਐਸੇ ਕਰਕੇ ਜੋਗੀਆਂ ਨੇ ਮੰਨ ਲਿਆ ਵੀ ਮੁਕਤੀ ਮਰੇ ਤੋਂ ਬਾਅਦ ਮਿਲੂਗੀ ਜਿਉਂਦੇ ਦਾ ਮਨ ਰੁਕ ਨਹੀਂ ਸਕਦਾ ਫੁਰਨੇ ਬੰਦ ਨਹੀਂ ਹੋ ਸਕਦੇ ਵਿਦਵਾਨ ਸਾਰੇ ਇਹੀ ਕਹਿੰਦੇ ਨੇ ਉਹਨਾਂ ਵਿਦਵਾਨਾਂ ਨੂੰ ਮੂਰਖ ਕਿਹਾ ਹੋਇਆ ਇੱਕ ਪਹਿਲੀ ਪੰਕਤੀ ਤੋਂ ਛੱਡ ਕੇ ਰਹੋ ਦੀ ਪੰਕਤੀ ਛੱਡ ਕੇ ਸਾਰੀਆਂ ਪੰਕਤੀਆਂ ਮੂੜੇ ਮੂੜੇ ਮੂੜੇ ਮੂੜੇ ਲੱਗਦਾ ਹੈ ਮੂਰਖ ਮੂਰਖ ਮੂਰਖ ਮੂਰਖ ਮੂਰਖ ਮੂਰਖ ਆਇਆ ਹੈ ਕਿਉਂ ਪੜ ਅਬ ਗੁਣ ਗੁਣ ਵਿਸਰਿਆ ਜੋ ਪੜ੍ਹਾਈ ਕਾਲਜਾਂ ਸਕੂਲਾਂ 'ਚ ਪੜ੍ਹੀ ਹੈ ਇਹ ਜੋ ਸ਼ਾਸਤਰਾਂ ਨਾਲ ਪੜ੍ਹਾਈ ਕਾਸ਼ੀ ਪੜ੍ਹਾਈ ਸੀ ਉਹ ਸਾਰੀ ਮੂਰਖ ਬਣਾਉਣ ਵਾਲੀ ਪੜ੍ਹਾਈ ਸੀ ਉਹਨੇ ਮੂਰਖ ਬਣਾਇਆ ਨੇ ਪਟਤ ਨੇ ਬਾੜ ਪਾੜੀ ਸੀ ਸੱਚ ਦਾ ਮਾਰਗ ਛੱਡ ਕੇ ਝੂਠ ਦਾ ਮਾਰਗ ਦੱਸਦਾ ਸੀ ਜੋਤ ਨੂੰ ਛੱਡ ਕੇ ਜਾਤ ਨਾਲ ਜੋੜਦੇ ਤੇ ਆਤਮਾ ਨੂੰ ਛੱਡ ਕੇ ਸਰੀਰ ਨਾਲ ਜੋੜਦੇ ਸੀ ਤੇ ਉਸੇ ਕਰਕੇ ਸਰੀਰ ਦੀ ਮੂਰਤੀ ਬਣਾ ਲਈ ਸੀ ਦੁਨੀਆ ਦੀ ਸਾਰੀ ਪੜਾਈ ਮਾਇਆ ਨਾਲ ਜੁੜੀ ਹੋਈ ਹੈ ਮਾਇਆ ਦੀ ਖੋਜ ਪਦਾਰਥਾਂ ਦੀ ਖੋਜ ਔਰ ਪਦਾਰਥਾਂ ਦੀ ਪ੍ਰਾਪਤੀ ਪਦਾਰਥਾਂ ਦੀ ਪ੍ਰਾਪਤੀ ਦੀ ਦੌੜ ਇਹ ਦੁਨੀਆ ਦਾ ਸਾਰਾ ਇਹ ਕਾਰੋਬਾਰ ਇਹਦੇ ਵਿੱਚ ਚੱਲਦਾ ਇਸੇ ਕਰਕੇ ਜਿਹੜੇ ਪ੍ਰਾਪਤੀ ਜਦੋਂ ਪਦਾਰਥਾਂ ਦੀ ਹੈ ਮਾਇਆ ਦੀ ਹੈ ਉਹ ਸਾਰੀ ਮਾਇਆ ਧਾਰੀ ਨੇ ਮਾਇਆ ਦਾ ਮਤਲਬ ਬਹੁਤੇ ਪੈਸੇ ਵਾਲਾ ਨਹੀਂ ਹੁੰਦਾ ਮਾਇਆ ਧਾਰੀ ਉਹ ਸਾਧ ਵੀ ਹੈ ਜਿਹੜਾ ਲਗੋਟੀ ਵੀ ਨਹੀਂ ਪਾਈ ਹੋਈ ਪਰ ਮੂਰਤੀ ਜੋ ਪਰਮੇਸ਼ਰ ਰੂਪ ਪਾਉਂਦਾ ਉਹ ਵੀ ਮਾਇਆ ਧਾਰੀ ਹੈ ਉਹ ਵੀ ਆਪਣਾ ਬੋਲਦਾ ਮਾਇਆ ਦੀ ਦਾ ਡੈਫੀਨੇਸ਼ਨ ਜੋ ਦੀਸੇ ਸੋ ਮਾਇਆ ਜੋ ਅੱਖਾਂ ਦੀ ਨਾ ਸਮਾਇਆ ਜੋ ਨਹੀਂ ਦਾ ਉਹ ਆਪ ਹੈ ਜਿਹੜਾ ਦੇਖਦਾ ਹੈ ਉਹ ਹੋਰ ਕੁਝ ਦੇਖ ਰਿਹਾ ਹੈ ਉਹ ਆਪਣੇ ਆਪ ਨੂੰ ਨਹੀਂ ਦੇਖਦਾ ਗੁਰਬਾਣੀ ਕਹਿੰਦੀ ਹੈ ਤੂੰ ਹੋਰ ਕੁਝ ਨਾ ਦੇਖ ਤੂੰ ਆਪਣੇ ਆਪ ਨੂੰ ਦੇਖ ਆਤਮ ਦਰਸ਼ਨ ਕਰ ਤੂੰ ਤੇਰਾ ਆਧਾਰ ਤੈ ਮਾਇਆ ਤੋਂ ਕੀ ਲੈਣ ਜੇ ਮਾਇਆ ਦੀ ਜ਼ਰੂਰਤ ਵੀ ਹੈ ਤੈਨੂੰ ਸਿਰਫ ਤੇਰੇ ਸਰੀਰ ਨੂੰ ਜ਼ਰੂਰਤ ਹੈ ਤੈਨੂੰ ਨਹੀਂ ਜ਼ਰੂਰਤ ਅਸੀਂ ਜੇ ਕੱਚੇ ਘਰ 'ਚ ਰਹਿੰਦੇ ਹਾਂ ਤਾਂ ਉਹਨੂੰ ਗਾਰੇ ਦੀ ਲੋੜ ਪੈਂਦੀ ਹੈ ਲੱਕੜ ਨੂੰ ਜੀ ਨੂੰ ਦੇਸੀ ਜਦ ਕੱਚੇ ਘਰ ਸੀ ਗਾਰੇ ਦਾ ਜੋ ਬਣਿਆ ਹੋਇਆ ਸੀ ਇਹ ਵੀ ਰਕਤ ਗੁਰੂ ਦਾ ਘਰ ਹੈ ਜਿੱਥੋਂ ਰਕਤ ਭੋਗ ਦਾ ਦਾਰਾ ਬਣਿਆ ਸਰੀਰ ਉਹਦੀ ਉਹ ਰੋੜ ਇਹਨੂੰ ਬਚਾਉਣ ਵਾਸਤੇ ਮਾਇਆ ਦੇ ਸਰੀਰ ਨੂੰ ਮਾਇਆ ਦੀ ਲੋੜ ਹੋਣੀ ਹੈ ਜਿਹੜਾ ਤੇਰਾ ਅਸਲੀ ਸਰੀਰ ਹੈ ਤੂੰ ਹੈ ਜਿਹੜਾ ਤੇਰਾ ਘਰ ਹੈ ਰੱਬ ਭੋਗ ਦਾ ਧਾਰਾ ਤੂੰ ਕੀ ਹੈ ਇਹ ਪੜਾਈਆ ਗੁਰਮਤਿ ਦੀ ਸਿਰ ਤੋਂ ਬਿਨਾ ਹੋਰ ਸਭ ਕੁਝ ਕੀ ਹੈ ਇਹ ਪੜਾਈ ਹੈ ਸੰਸਾਰ ਦੀ ਇਹਨੂੰ ਕਹੇ ਅਵਿਦਿਆ ਇਹ ਅਵਿਦਿਆ ਅਵਿਦਿਆ ਬੜਿਆ ਹੋਇਆ ਮੂਰਖ ਬਣ ਜਾਂਦਾ ਆਉਂਦਾ ਸਿਆਣਾ ਬਣ ਜਾਂਦਾ ਮੂਰਖ ਗਿਆਨ ਲੈ ਕੇ ਆਇਆ ਸੀ ਗਿਆਨ ਗਵਾ ਲਿਆ ਇੱਥੇ ਆ ਕੇ ਕਿਵੇਂ ਗਵਾ ਲਿਆ ਸਰੀਰ ਜਿਹੜਾ ਲੈ ਕੇ ਆਇਆ ਸੀ ਉਹਦੀ ਚਿੰਤਾ ਵਾਸਤੇ ਆਇਆ ਸੀ ਵਿਰਾਗਾਰੀ ਸਰੀਰ ਪਰ ਇੱਥੇ ਆ ਕੇ ਦੂਏ ਸਰੀਰ ਨਾਲ ਜਾ ਜੁੜ ਕੇ ਬਾਹਰ ਆਇਆ ਜੋ ਸੰਸਾਰ ਤੇ ਸੁਣਿਆ ਜੋ ਸੰਸਾਰ ਤੇ ਪੜਿਆ ਵਿਦਿਆ ਗਿਆਨ ਗਵਾਇਆ ਦੂਜੇ ਭਾਇਆ ਆ ਦੂਜੇ ਸਰੀਰ ਦੀ ਇੱਛਾ ਪੈਦਾ ਹੋ ਦੂਜੇ ਭਾਇਆ ਗਰਭ ਗਲੇ ਤੇ ਦਿਖਾਇਆ ਗਰਭ ਚ ਗਲ ਗਿਆ ਸਾਡੇ ਕਿ ਵਿਖ ਵਿਖਿਆ ਇਹ ਪੜ੍ਹਾਈ ਵੀ ਵਿਖਿਆ ਮਾਇਆ ਦੀ ਪੜ੍ਹਾਈ ਵੀ ਵਿਖਿਆ ਇਹ ਸਾਰੇ ਮੂੜੇ ਨੇ ਮੂਰਖ ਨੇ ਜਿਹੜੇ ਇਹ ਪੜ੍ਹਾਈ ਪੜ੍ਹਦੇ ਨੇ ਇਸ ਕਰਕੇ ਵਿਦਵਾਨਾਂ ਨੂੰ ਮੂਰਖ ਮੰਨਦੀ ਹੈ ਗੁਰਬਾਣੀ ਜਿਹੜੇ ਆਤਮ ਗਿਆਨੀ ਨਹੀਂ ਸਾਰੇ ਮੂਰਖ ਨੇ ਜਿਹੜੇ ਆਤਮ ਆਤਮ ਦੀ ਖੋਜ ਦੇ ਵਿੱਚ ਨਹੀਂ ਲੱਗੇ ਹੋਏ ਉਹ ਸਾਰੇ ਮੂਰਖ ਨੇ ਪੰਡਤ ਸਾਰੇ ਹੀ ਮੂਰਖ ਨੇ ਵਿਦਵਾਨ ਸਾਰੇ ਹੀ ਮੂਰਖ ਨੇ ਗੁਰਮੁਖ ਗੁਰੂ ਛੱਡ ਕੇ ਸਾਰੇ ਹੀ ਮੂਰਖ ਨੇ ਸਿੱਖੀ ਨੂੰ ਤਿਆਗ ਕੇ ਸਾਰੇ ਹੀ ਮੂਰਖ ਨੇ ਪਾਵਨ ਸਿੱਖ ਵੀ ਨੇ ਜੇ ਸਿੱਖੀ ਤਿਆਗਤੀ ਜਿਹੜਾ ਸਦਾ ਸੁਖ ਦੇਣਾ ਸੀ ਸਿੱਖੀ ਨੇ ਸਦਾ ਸੁਖ ਦੇਣਾ ਸੀ ਸਦ ਜੀਵਨ ਦੇਣਾ ਸੀ ਸਦਾ ਸੁਖ ਦੇਣਾ ਸੀ ਉਹ ਤਾਂ ਛੱਡਤੀ ਹੁਣ ਸੁਖ ਨੂੰ ਦੇ ਜਤਨ ਕਰਦਾ ਫਿਰਦਾ ਜਿੱਥੋਂ ਸੁਖ ਮਿਲਣਾ ਸੀ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੇ ਦੱਸਿਆ ਵੀ ਐ ਮਿਲੂ ਐ ਨਹੀਂ ਮਿਲੂ ਉਹਨਾਂ ਦੀ ਗੱਲ ਮੰਨੀ ਦੀ ਜਿਨ੍ਹਾਂ ਨੂੰ ਮਿਲਿਆ ਕੱਖ ਨਹੀਂ ਅੱਗ ਵਿੱਚ ਜੜਦੇ ਨੇ ਉਹਨਾਂ ਦੀ ਗੱਲ ਮੰਨ ਲਈ ਤੇ ਫਿਰ ਮੂਰਖ ਨਾ ਹੋਇਆ ਤਾਂ ਕੀ ਹੋਇਆ ਇਸ ਕਰਕੇ ਸਾਰੀਆਂ ਬੰਦੀਆਂ ਚ ਪੜਤ ਨੂੰ ਮੂਰਖ ਕਿਹਾ ਹੋਇਆ ਪੜਤ ਨੂੰ ਮੂਰਖ ਕਿਹਾ ਹੈ ਖੁਦ ਮੂਰਖ ਹੈ ਦੁਨੀਆਂ ਦੁਨੀਆ ਨੂੰ ਮੂਰਖ ਬਣਾ ਰਿਹਾ ਵਿਦਵਾਨ ਮੂਰਖ ਨੇ ਔਰ ਮੂਰਖ ਬਣਾ ਰਹੇ ਨੇ ਇਸੇ ਕਰਕੇ ਤਾਂ ਅੱਜ ਨਾਨਕ ਦੇ ਸਾਹਮਣੇ ਸਾਰੇ ਝੁਕਦੇ ਆ ਕੇ ਭਗਤਾਂ ਨੂੰ ਸਾਰੇ ਬੰਦੇ ਨੇ ਭਗਤਾਂ ਕੋ ਕੀ ਰੱਖਿਆ ਵੀ ਕਿਉਂ ਮੰਨਦੇ ਹੋ ਭਗਤਾਂ ਨੂੰ ਤੁਸੀਂ ਕੋਈ ਕਿੱਡਾ ਹੀ ਵੱਡਾ ਮਿਨਿਸਟਰ ਹੋਵੇ ਕਿੱਡਾ ਹੀ ਵੱਡਾ ਰਾਸ਼ਟਰਪਤੀ ਹੋਵੇ ਕਿੱਡਾ ਹੀ ਵੱਡਾ ਧਨਵਾਨ ਹੋਵੇ ਕਿੱਡਾ ਹੀ ਵੱਡਾ ਸਾਇੰਸਦਾਨ ਹੋਵੇ ਕਿੱਡਾ ਹੀ ਵੱਡਾ ਕੋਈ ਅਫਸਰ ਹੋਵੇ ਕਿੱਡਾ ਹੀ ਵੱਡਾ ਕੋਈ ਜੱਜ ਹੋਵੇ ਸਾਰੇ ਧਰਮ ਤੇ ਆ ਕੇ ਗੋਡੇ ਟੇਕ ਦਿੰਦੇ ਨੇ ਕਿਉਂ ਆਹ ਮੂਰਖ ਨੇ ਮੂਰਖ ਨੇ ਆਪ ਆਪਣੇ ਆਪ ਨੂੰ ਘਟਿਆ ਸਮਝਦੇ ਨੇ ਉਹਨਾਂ ਨੂੰ ਘਟਿਆ ਕਿਉਂ ਹੋ ਭਾਈ ਤੁਸੀਂ ਵਧੀਆ ਕਿਉਂ ਨਹੀਂ ਹੁੰਦੇ ਕਿਉਂ ਨਹੀਂ ਵਧੀਆ ਹੋ ਰਿਹਾ ਵਧੀਆ ਬਣਨ ਦੀ ਕੋਸ਼ਿਸ਼ ਨਹੀਂ ਕਰ ਰਹੇ ਉਹਨਾਂ ਨੂੰ ਵਧੀਆ ਬਣਦੇ ਨੇ ਆਪ ਘਟਿਆ ਨੇ ਵਧੀਆ ਬਣ ਸਕਦੇ ਨੇ ਪਰ ਬਣਨਾ ਕਿਉਂ ਨਹੀਂ ਬਣਦੇ ਮਜਬੂਰੀਆਂ ਨੇ ਤਾਂ ਕਰਕੇ ਮੂਰਖ ਜਿਹੜਾ ਬਣ ਸਕਦਾ ਨਹੀਂ ਬਣਦਾ ਮੂਰਖ ਜਿਹੜਾ ਪੜ ਸਕਦਾ ਸੀ ਨਹੀਂ ਪੜਿਆ ਮੂਰਖ ਹੈ ਇਹ ਵੀ ਪੜਾਈ ਹੈ ਆਤਮ ਗਿਆਨ ਦੀ ਅਲੱਗ ਪੜਾਈ ਹੈ ਪੜਾਈ ਦਾ ਹੀ ਪੜਨਾ ਆਇਆ ਸੀ ਆਇਆ ਸੁਣ ਪੜਨ ਕੋ ਬਾਣੀ ਇਹ ਪੜਨਾ ਆਇਆ ਸੀ ਪੜਿਆ ਕੁਝ ਹੋਰ ਕੀ ਪੜ ਲਿਆ ਪੜ ਅਵਗੁਣਾ ਗੁਣ ਵਿਸਰਿਆ ਇਹ ਪੜ ਲਿਆ ਕਿ ਅਵਗੁਣ ਪੜ ਲਿਆ ਅਵਗੁਣ ਕੀ ਹੁੰਦਾ ਮੈਂ ਕੁਝ ਕਰ ਸਕਦਾ मैं पाप कर सकता पुण्य कर सकता ये पढ़ लिया वो मानता भी है कि परमेश्वर के हुक्म ਨਾਲ ਸਭ ਕੁਝ ਹੁੰਦਾ ਆਪਾਂ ਵਿਰੋਧੀ ਪੜਾਈ ਪੜ ਲਈ ਆਪਾਂ ਵਿਰੋਧੀ ਪੜਾਈ ਪੜ ਲਈ ਉਹ ਕਹਿੰਦਾ ਉਹਦੇ ਹੁਕਮ ਨਾਲ ਇਹ ਵੀ ਮੰਨਦਾ ਕੁਝ ਇਹ ਵੀ ਮੰਨਦਾ ਹੈ ਸਭ ਦੇ ਅੰਦਰ ਹੈ ਉਹ ਪਰਮਾਤਮਾ ਇਹ ਵੀ ਮੰਨਦਾ ਬਾਹਰ ਹੈ ਟੋਲਦਾ ਬਾਹਰੋਂ ਤੇ ਮੂਰਖ ਵੀ ਫਿਰ ਹੋਰ ਕੀ ਹੈ ਇਹਦਾ ਸਟੈਂਡ ਹੈ ਨਹੀਂ ਮੂਰਖਾਂ ਦਾ ਸਟੈਂਡ ਨਹੀਂ ਹੁੰਦਾ ਜਿਹਦਾ ਇੱਕ ਸਟੈਂਡ ਹੋਵੇ ਉਹ ਜਾਂ ਤਾਂ ਗੁਰਮੁਖ ਤਾਂ ਆ ਫਿਰ ਆਖੇ ਸੁਣਦਾ ਤਾਂ ਜਿਹੜੇ ਰੱਬ ਨੂੰ ਨਹੀਂ ਮੰਨਦੇ ਬਿਲਕੁਲ ਨਹੀਂ ਮੰਨਦੇ ਇਹ ਦੋ ਗੱਲਾਂ ਨਾਲ ਉਹ ਚੱਲਦੇ ਉਹਨਾਂ ਨੂੰ ਜੋਦੇ ਕਿਹਾ ਦਸੂ ਪਾਸਾ ਜੋਦੇ ਜੱਡੇ ਬੁਨਾਰੇ ਦਸਮ ਖੇਤ ਵਿੱਚ ਕਿਉਂ ਨਾ ਉਹ ਕਿੱਥੋਂ ਪੈਦਾ ਹੁੰਦੇ ਨੇ ਉਹ ਕਿੱਥੋਂ ਪੈਦਾ ਹੁੰਦੇ ਨੇ ਕਿਹਨੇ ਪੈਦਾ ਕੀਤਾ ਰਾਖੀ ਸਾਨੂੰ ਇਹਨਾਂ ਨੇ ਪੈਦਾ ਕੀਤਾ ਜਿਹੜੇ ਮੂਰਤੀ ਜੀ ਭਗਵਾਨ ਬੋਲਦੇ ਨੇ ਆਦਮੀ ਨੂੰ ਬੰਦੇ ਨੂੰ ਬੋਲਦੇ ਨੇ ਉਹ ਕਹਿੰਦੇ ਜੇ ਤੂੰ ਭਗਵਾਨ ਹੈ ਤਾਂ ਵੀ ਭਗਵਾਨ ਉਹ ਤਾਂ ਐਕਸ਼ਨ ਤੋਂ ਇਹਨਾਂ ਦੇ ਐਕਸ਼ਨ ਤੋਂ ਰਿਐਕਸ਼ਨ ਹੋਇਆ ਹੈ ਆ ਜਿਹੜੇ ਗੁਰੂ ਬਣੇ ਨੇ ਥਾਂ ਥਾਂ ਸੰਤ ਬਣੇ ਨੇ ਉਹ ਸਾਡੇ ਸਿੱਖੀ ਦੇ ਗਲਤ ਪ੍ਰਚਾਰ ਤੋਂ ਪੈਦਾ ਹੋਏ ਨੇ ਸਹੀ ਪ੍ਰਚਾਰ ਨਹੀਂ ਕੀਤਾ ਸਾਡੇ ਐਕਸ਼ਨ ਤੇ ਰਿਐਕਸ਼ਨ ਨੇ ਉਹ ਜਿੱਦਾਂ ਅਸੀਂ ਨਾਨਕ ਨੂੰ ਦਾਸ ਮੰਨ ਲਿਆ ਮੰਨ ਲਿਆ ਅਸੀਂ ਗੋਬਿੰਦ ਨੂੰ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਾਸ ਪਰਸ ਬਿਟੇ ਸੋਗ ਇਹ ਗੱਲ ਮੰਨ ਲਈ ਅਸੀਂ ਇਹਨਾਂ ਨੂੰ ਗੁਰੂਆਂ ਦੀ ਜਗ੍ਹਾ ਦਾਸ ਮੰਨ ਲਿਆ ਸਤਗੁਰ ਤਾਂ ਅਸੀਂ ਮੰਨ ਸਕਦੇ ਹਾਂ ਗੁਰੂ ਨਹੀਂ ਮੰਨ ਸਕਦੇ ਸਤਗੁਰ ਹਮੇਸ਼ਾ ਦਾਸ ਹੁੰਦਾ ਗੁਰੂ ਦਾ ਸਤਗੁਰ ਬੋਲਦਾ ਗੁਰੂ ਬੁਲਾਉਂਦਾ ਸਤਗੁਰ ਬੋਲਦਾ ਬਾਣੀ ਸਤਗੁਰ ਦੀ ਹੈ ਗੁਰੂ ਵਾਲਾ ਗੁਰੂ ਹੈ ਉਹ ਬਾਣੀ ਜਿਹੜੀ ਤੁਰਕੀ ਆਈ ਉਹ ਗੁਰੂ ਹੈ ਉਹਦੀ ਹੈ ਬੁਲਾਉਣ ਵਾਲੇ ਦੀ ਇਹ ਬੋਲਣ ਵਾਲੇ ਦੀ ਹੈ ਇਹ ਗੁਰਬਾਣੀ ਹੈ ਜਿੰਨਾ ਚਿਰ ਸਾਨੂੰ ਇਹਦਾ ਪਤਾ ਸਮਝ ਨਹੀਂ ਨਾ ਆਉਂਦੀ ਆ ਜਿਹੜਾ ਸਾਡੇ ਕੋਲ ਹੁਣ ਰੂਪ ਹੈ ਹੁਣ ਰੂਪ ਹੈ ਅੱਖਰ ਤੇ ਖੜਾ ਇਹ ਉਸ ਗੁਰਬਾਣੀ ਦਾ ਅਖਰੀ ਰੂਪ ਹੈ ਜੋ ਉਹਨਾਂ ਨੇ ਬੋਲਿਆ ਉਹ ਅੱਖਰਾਂ 'ਚ ਲਿਖਿਆ ਇਹ ਅਖਰੀ ਰੂਪ ਹੈ ਇਹ ਇਹ ਗੁਰਬਾਣੀ ਦਾ ਅਖਰੀ ਰੂਪ ਹੈ ਬਾਣੀ ਤਾਂ ਬੋਲੇ ਤੇ ਬਣਨਾ ਹੈ ਹੁਣ ਅੱਖਰੇ ਨੇ ਗੁਰਬਾਣੀ ਦਾ ਅਖਰੀ ਰੂਪ ਕਿਉਂਕਿ ਰੂਪ ਅਖਰਾ ਵਿੱਚ ਹੈ ਰੂਪ ਅੱਖਰਾਂ ਦਿਖਦਾ ਬਾਣੀ ਕੰਨਾਂ ਨਾਲ ਸੁਣਦੀ ਗੁਰਬਾਣੀ ਦਾ ਬਾਣੀ ਕੰਨਾਂ ਬੋਲ ਆਵਾਜ਼ ਸ਼ਬਦ ਕੰਨਾਂ ਨਾਲ ਸੁਣਦਾ ਕੰਨਾਂ ਨਾਲ ਸੁਣਨ ਵਾਲੀ ਚੀਜ਼ ਬਾਣੀ ਆ ਅੱਖਾਂ ਨਾਲ ਦੇਖਣ ਵਾਲੀ ਚੀਜ਼ ਰੂਪ ਹੈ ਇਹ ਬਾਣੀ ਦਾ ਆਖਰੀ ਰੂਪ ਹੈ ਗੁਰਬਾਣੀ ਦਾ ਆਖਰੀ ਰੂਪ ਹੈ ਇਹਦੇ ਫਰਕ ਦਾ ਵੀ ਸਾਨੂੰ ਪਤਾ ਨਹੀਂ ਇਹ ਪਹਿਲਾਂ ਇਹ ਕਿਹਾ ਸੀ ਨਾ ਇਹਨਾਂ ਖਰਾਬ ਮੈਂ ਕੋਈ ਗੁਰਮੁਖ ਹੋ ਜਾਏ ਪਰ ਅਸੀਂ ਤਾਂ ਆਪ ਕੋਲ ਪੜੇ ਹੋਏ ਨੇ ਅਸੀਂ ਕੁਝ ਹੋਰ ਪੜਿਆ ਹੈ ਅਸੀਂ ਪੜਾਈ ਨਹੀਂ ਪੜੀ ਗੁਰਬਾਣੀ ਵਾਲੀ ਪੜੀ ਹੈ ਜੋ ਅਵਿਦਿਆ ਪੜੀ ਹੋਈ ਹੈ ਹੁਣ ਗਾਣਾ ਦਾ ਕਰ ਦੂਗਾ ਅਵਿਦਿਆ ਮੈਂ ਪੜੀ ਹੋਈ ਹੈ ਤਦੇ ਧਾਰਤ ਵਰਤਿਆ ਖਮੂੜੇ ਅੰਤਰ ਤੇਰੇ ਨਿਧਾਨ ਪਿਆ ਜੇ ਅਸੀਂ ਗੁਰਮਤਿ ਵਾਲੀ ਪੜ ਲੈਂਦੇ ਤਾਂ ਸਾਡਾ ਮਨ ਆਪੇ ਟਿਕਿਆ ਹੋਣਾ ਚਾਹੀਦਾ ਸੀ ਸਿੱਖਾਂ ਦਾ ਜੇ ਟਿਕਿਆ ਨਹੀਂ ਤਾਂ ਮੂਰਖਾਂ ਅਜੋ ਸਾਨੂੰ ਉਪਦੇਸ਼ ਹੋ ਰਿਹਾ ਜੇ ਜੋ ਮੰਨ ਨਾ ਟਿਕਿਆ ਫਿਰ ਅਸੀਂ ਪਾਪਣ ਤੇ ਚੱਲੇ ਹਾਂ ਅਜੋ ਸਿੱਖ ਨਹੀਂ ਬਣ ਸਿੱਖ ਦਾ ਮਨ ਤਾਂ ਟਿਕਿਆ ਹੋਇਆ ਹੁੰਦਾ ਜੇ ਸਾਨੂੰ ਉਪਦੇਸ਼ ਹੋ ਰਿਹਾ ਹੈ ਮਨ ਟਿਕਿਆ ਨਹੀਂ ਹੋਇਆ ਸਿੱਖ ਅਸੀਂ ਉਦੋਂ ਬਣਾਂਗੇ ਜਦੋਂ ਅਸੀਂ ਮਨ ਟਿਕਾ ਲਾਂਗੇ ਆਪਣਾ ਮਨ ਟਿਕਾਉਣ ਵਾਲੇ ਪਾਸੇ ਜੋ ਅਸੀਂ ਗਏ ਨਹੀਂ ਇਹ ਤਾਂ ਅਸੀਂ ਮਹਿਸੂਸ ਕਰਦੇ ਹਾਂ ਮੰਨਦੇ ਹਾਂ ਵੀ ਬਾਣੀ ਪੜ੍ਹਦੇ ਜੀ ਮਨ ਨਹੀਂ ਲੱਗਦਾ ਮਾਲਾ ਫੇਰਦੇ ਆ ਸੰਤ ਵਾਲਾ ਦੇਦੇ ਨੇ ਉਹ ਕਹਿੰਦੇ ਤੇਰਾ ਮਨ ਤਾਂ ਡਿੱਗਦਾ ਨਹੀਂ ਪਹਿਲਾਂ ਮਨ ਟਿਕਾਉਣ ਦੀ ਵਿਧੀ ਦੱਸ ਫਿਰ ਮਾਲਾ ਸਹੀ ਮਨ ਟਿਕੂਗਾ ਤਾਂ ਜੇ ਗੁਰਬਾਣੀ ਦੀ ਸੋਝੀ ਆਊਗੀ ਗੁਰਬਾਣੀ ਤੋਂ ਕੋ ਸਮਝ ਜਾਊਗੀ ਜਿੱਥੋਂ ਸਮਝ ਆਉਦੀ ਹੈ ਉੱਥੇ ਮਨ ਲੱਗਦਾ ਹੈ ਜਿੱਥੇ ਸਮਝ ਨਹੀਂ ਆਉਂਦੀ ਉੱਥੇ ਮਨ ਨਹੀਂ ਲੱਗਦਾ ਪ੍ਰਾਪਤੀ ਕੁਝ ਨਹੀਂ ਹੁੰਦੀ ਸਭ ਚ ਰਾਸ ਹੁੰਦਾ ਰਾਸ ਮਿਲੂਗਾ ਕੁਝ ਸਮਝ ਆਊਗੀ ਬੱਚੇ ਕਿਉਂ ਨਹੀਂ ਗੁਰਦਾਰੇ ਜਾ ਕੇ ਟਿਕਦੇ ਉੱਥੇ ਨੂੰ ਸਮਝ ਨਹੀਂ ਆਉਂਦੀ ਕੁਝ ਕਾਰਟੂਨ ਦੇਖਦੇ ਕਿਉਂ ਟਿਕਦੇ ਬੱਚੇ ਕਾਰਟੂਨ ਦੇਖਣ ਲੱਗੇ ਫਟ ਜਾਂਦੇ ਗੁਰਦਾਰੇ ਨਹੀਂ ਟਿਕਦੇ ਜਾਂਦੇ ਕਾਰਡੂਨਾ ਜੋ ਜਦੋਂ ਰਾਸਾਂ ਤੇ ਗੁਰਦੁਆਰੇ ਰਸ ਨਹੀਂ ਹੁੰਦਾ ਜਿਹਨੂੰ ਜਿੱਥੋਂ ਰਸ ਆਉਂਦਾ ਉੱਥੇ ਉਹਦਾ ਗੁਰ ਟਿਕਦਾ ਐਨੀ ਅਗਰ ਕਰਮ ਹੈ ਕਿ ਇਹਨਾਂ ਨੇ ਵਿਚਾਰੇ ਨਹੀਂ ਕਦੇ ਕੁਝ ਵਿਚਾਰਨ ਵਾਲੇ ਪਾਸੇ ਗਏ ਨਹੀਂ ਵਿਚਾਰ ਦਾ ਤਾਂ ਅਸਲ ਦੇ ਵਿੱਚ ਸਿੱਖੀ ਮਾਇਆ ਤੋਂ ਰਹਿਤ ਦਾ ਦਾ ਨਾਮ ਹੈ ਮਾਇਆ ਛਡਾਉਂਦੀ ਹੈ ਮਾਇਆ ਨੂੰ ਛੱਡਦੇ ਨੇ ਸਿੱਖੀ ਵਾਲੀ ਗੱਲ ਹੈ ਉਹ ਜੀ ਸਿੱਖੀ ਦਾ ਨਾਮ ਤਾਂ ਵਰਤ ਕੇ ਪਰਪੰਚ ਰਚਿਆ ਹੋਇਆ ਹੈ ਅਸਲ 'ਚ ਪਖੰਡਵਾਦ ਹੈ ਸਾਡੇ ਕੋਲ ਹੋਰ ਕੁਝ ਨਹੀਂ ਹੈ ਪਰਪੰਚ ਜਲ ਸਾਰੇ ਸਿੱਖੀ ਦੇ ਨਾਮ ਤੇ ਜਿਵੇਂ ਪਤਾ ਨਾ ਕੀਤਾ ਤਾਂ ਅਸੀਂ ਗੱਲ ਹੈ ਸਭ ਆਇਆ ਦਾ ਪਸਾਰ ਹੈ ਹਾਂਜੀ ਤਾਂ ਦੇਹ ਤਾਂ ਵਰਜ ਰਖ ਮੂੜੇ ਧਾਵਤ ਵਰਜ ਤਾਂ ਤਾਂ ਰੱਖਦੇ ਅਸੀਂ ਸਿੱਖੀ ਧਾਰਨ ਕਰਦੀ ਹੁੰਦੀ ਜੇ ਨਹੀਂ ਕਰਦੇ ਫਿਰ ਮੂਰਖ ਤਾਬਤ ਵਰਜ ਰਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਅੰਤਰ ਤੇਰੇ ਨਿਧਾਨ ਪਿਆ ਜਿਹੜਾ ਖਜ਼ਾਨਾ ਬਾਹਰ ਢੋਲਦਾ ਜਿੱਥੇ ਭੱਜਿਆ ਫਿਰਦਾ ਮਨ ਖਜ਼ਾਨਾ ਦਾ ਅੰਦਰ ਨਾਮ ਦਾ ਜੇ ਨਾਮ ਦਾ ਖਜ਼ਾਨਾ ਨਹੀਂ ਚਾਹੀਦਾ ਤੈਨੂੰ ਫਿਰ ਤੂੰ ਮੂਰਖ ਵੀ ਆ ਔਰ ਮੂਰਖ ਸਿੱਖ ਨਹੀਂ ਹੁੰਦਾ ਦੂਰੇ ਸਿੱਖ ਮੂਰਖ ਨਹੀਂ ਹੁੰਦੇ ਜੇ ਜੇ ਮੂਰਖ ਹੈ ਤਾਂ ਸਿੱਖ ਨਹੀਂ ਪ੍ਰਦਾਨ ਤੇਰੇ ਅੰਦਰ ਹੈ ਨਾਮ ਪ੍ਰਦਾਨ ਹਾਂਜੀ ਗੁਰਮੁਖੀ ਹੋਵੇ ਤਾਂ ਹਰਸ ਪੀਵੇ ਜੁਗਾ ਜਗੰਤਰ ਖਾਣੇ ਪਿਆ ਜੇ ਗੁਰਮੁਖ ਹੋਵੇ ਗੁਰੂ ਦੀ ਗੱਲ ਮੰਨਣ ਵਾਲਾ ਹੋਵੇ ਤਾਂ ਹਰਸ ਪੀਵੇ ਤੂੰ ਤਾਂ ਮੰਨਦਾ ਹੀ ਨਹੀਂ ਸੁਣਦਾ ਹੀ ਨਹੀਂ ਮੰਨਣ ਵਾਲੀ ਗੱਲ ਤਾਂ ਗਾਲ ਗਈ ਬਾਣੀ ਸੁਣਨ ਨੂੰ ਬੈਠਣਾ ਹੀ ਮੁਸ਼ਕਲ ਹੈ ਬੜੇ ਔਖੇ ਹੋ ਕਹਿੰਦੇ ਭੋਗ ਚੱਲਣਗੇ ਕਿਹੜਾ ਬੈਠੂ ਉੱਥੇ ਜਾ ਕੇ ਲੰਗਰ ਵੇਲੇ ਚੱਲਾਂਗੇ ਭੋਗ ਪੈ ਲੈਣ ਦੋ ਅਰਦਾਸ ਹੋ ਲੈਣ ਦੋ ਲੰਗਰ ਵੇਲੇ ਭੀੜ ਹੁੰਦੀ ਆ ਜੇ ਲੰਗਰ ਨਾ ਹੋਵੇ ਗੁਰਦਾਰੇ ਕੋਈ ਜਾਂਦਾ ਹੀ ਨਹੀਂ ਦੋ ਚੀਜ਼ਾਂ ਹਟਾ ਲਓ ਕੜਾ ਪ੍ਰਸ਼ਾਦ ਦਾ ਲੰਗਰ ਦੋ ਹਟਾ ਲਓ ਦੇਖੋ ਫੇ ਕੌਣ ਹੋਦਾ ਗੁਰਦਾਰੇ ਅਰਦਾਸ ਕਰ ਲੋ ਕੜਾ ਪ੍ਰਸ਼ਾਦ ਬੰਦ ਕਰ ਦੋ ਦੇਣ ਅੱਲਾ ਕਰ ਬੰਦ ਕਰ ਦੋ ਜਿਹੜੇ ਦੋ ਚਾਰ ਹੁੰਦੇ ਨੂੰ ਵੀ ਹਟ ਜਾਂਦੇ ਤੇ ਸਿੱਖੀ ਦਾ ਨਹੀਂ ਹੋਈ ਸਿੱਖੀ ਦਾ ਦੀ ਹੋਈ ਇਹ ਸਿੱਖੀ ਹੈ ਇਹ ਤਾਂ ਢਿੱਡ ਦੀ ਭੁੱਖ ਹੈ ਜੁਗਾ ਜੁਗੰਤਰ ਖਾਣੇ ਪਿਆ ਉਹ ਜੁਗਾ ਜਾਂ ਉਹ ਬੁੱਕਣ ਵਾਲੀ ਚੀਜ਼ ਹੈ ਜਿਦਰਾਨ ਉਹ ਉਹ ਇਨਾ ਨਿਦਾਨ ਖਜ਼ਾਨਾ ਉਹ ਜੁਗਾ ਜੁਗੰਤਰ ਖਾਈ ਜਾ ਉਹ ਜੁਗਦਾ ਫਿਰ ਚੱਤੇ ਨਾ ਬੁੱਕੇ ਨਾ ਤੂੰ ਜੀ